ਥੋੜਾ ਜਿਹਾ ਆਪਾਂ ਮਤਲਬ ਫੇਰ ਸਮਝਾ ਦਈਏ ਵੀ ਸੱਭਿਆਚਾਰ ਹੈ ਕੀ ਚੀਜ਼ ਹੈ ਨਹੀਂ ਥੋੜਾ ਪਿਛਲਾ ਜਿਹੜਾ ਆਪਣਾ ਕਰਿਆ ਤਾਂ ਕਿ ਜਿਹੜੇ ਸਾਥੀ ਨਵੇਂ ਆਉਂਦੇ ਨੇ ਨਾ ਉਹਨਾਂ ਦਾ ਥੋੜੀ ਆਪਣੇ ਨਾਲ ਜਿਹੜੀ ਲਗਾਤਾਰਤਾ ਜੁੜ ਜਾਏ ਸੋ ਆਪਾਂ ਇਸੇ ਕਰਦੇ ਹਾਂ ਕਿ ਵਿਸ਼ਾਲ ਅਰਥਾਂ ਵਿੱਚ ਸੱਭਿਆਚਾਰ ਉਹ ਸਭ ਕੁਝ ਹੈ ਜਿਸ ਦਾ ਨਿਰਮਾਣ ਮਨੁੱਖ ਜਾਤੀ ਨੇ ਕੀਤਾ ਅਤੇ ਕਰ ਰਹੀ ਹੈ ਵਰਤ ਦੇ ਸੰਨਾ ਤੋਂ ਲੈ ਕੇ ਘਰ ਗ੍ਰਸਤੀ ਦੀਆਂ ਵਸਤੂਆਂ ਤੱਕ ਰੀਤੀ ਰਿਵਾਜਾਂ ਤੇ ਰਹਿਣ ਸਹਿਣ ਦੇ ਤਰੀਕੇ ਤੋਂ ਲੈ ਕੇ ਵਿਗਿਆਨ ਕਲਾ ਧਰਮ ਨਾਸਤਿਕਤਾ ਨੈਤਿਕਤਾ ਅਤੇ ਫਲਸਫੀ ਤੱਕ ਇਹ ਸਾਰੇ ਕੁਝ ਦਾ ਨਿਰਮਾਣ ਮਨੁੱਖ ਨੇ ਕੀਤਾ ਇਹ ਉਹ ਸੋਪਾਨ ਹੈ ਜਿਸ ਦਾ ਮਨੁੱਖ ਜਾਤੀ ਲਗਾਤਾਰ ਨਿਰਮਾਣ ਕਰਦੀ ਰਹੀ ਹੈ ਇਹ ਉਹ ਕੰਮ ਹੈ ਜਿਹੜਾ ਲਗਾਤਾਰ ਹੀ ਨਿਰਮਾਣ ਹੋ ਰਿਹਾ ਜੋਸ਼ ਅਤੇ ਅਮੰਗ ਨਾਲ ਭਰ ਕੇ ਮੁਸ਼ਕਲਾਂ ਨਾਲ ਖੈਂਦੀ ਹੋਈ ਦੁੱਖ 'ਚ ਵੀ ਜਦੋਂ ਦੁੱਖ ਹੁੰਦਾ ਇਥੋਂ ਤੱਕ ਮਰਤੂ ਹੁੰਦੀ ਹੈ ਉਹਦੇ ਤੇ ਵੀ ਆਪਾਂ ਸਿੜੀ ਬਣਾਉਨੇ ਆ ਹੋਰ ਕਰਦੇ ਆ ਉਹ ਵੀ ਇੱਕ ਨਿਰਮਾਣ ਕਰਕੇ ਚੱਲਦਾ ਵੀ ਕਿਸ ਤਰ੍ਹਾਂ ਬਣਾਉਣੀ ਆ ਕੋਈ ਕਿਸ ਤਰ੍ਹਾਂ ਆਪਣੇ ਮੁਰਦੇ ਨੂੰ ਗਿਲਿਆ ਲਾਉਂਦਾ ਜਾਂ ਜਦੋਂ ਰੋਂਦਾ ਹੀ ਆ ਹੁਣ ਜਦੋਂ ਮਰ ਗੁੰਦੀ ਆ ਤੇ ਰੋਣ ਵੈਣ ਕਿਸ ਤਰੀਕੇ ਦੇ ਨਾਲ ਉਹਨਾਂ ਤੇ ਵੀ ਬੜਾ ਕੁਝ ਆਪਾਂ ਮਤਲਬ ਵੇਖਦੇ ਆ ਵੀ ਇੱਕ ਤਰ੍ਹਾਂ ਦੇ ਪਹਿਲਾਂ ਸਿਆਪੇ ਹੁੰਦੇ ਸਨ ਜਿਸ ਤਰ੍ਹਾਂ ਉਹ ਸਿਆਪੇ ਕਰਦੀਆਂ ਨੇ ਉਹ ਵੀ ਤੁਸੀਂ ਵੇਖੋਗੇ ਕਿ ਇੱਕ ਬੜੀ ਸੱਭਿਆਚਾਰਕ ਚੀਜ਼ਾਂ ਨੇ ਇਸ ਕਰਕੇ ਦੁੱਖ 'ਚ ਵੀ ਕਿਵੇਂ ਸੁੱਖ ਜਦੋਂ ਆਪਾਂ ਸੁਖੀ ਹੁੰਨੇ ਆ ਸੁੱਖ ਚ ਗਾਉਣੇ ਆ ਉਹਦੇ ਨਾਲ ਗੀਤਾਂ ਦੀ ਰਚਨਾ ਜਾਂ ਹੋਰ ਜਿਹੜੇ ਸਾਡੇ ਸੁੱਖ ਦੇ ਨਾਚ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਬਹੁਤ ਵਿਸ਼ਾਲ ਚੀਜ਼ਾਂ ਨੇ ਜਿਹਦੇ ਬਾਰੇ ਤੁਸੀਂ ਜਾਣਦੇ ਆ ਤਾਂ ਆਪਾਂ ਕਰਦੇ ਆ ਵੀ ਇੱਥੇ ਇਹਦੇ ਸਾਰੇ ਜੀਵਤਾ ਚਾਰਤੀ ਜਿਹੜੀ ਆ ਇਹ ਇਹ ਸਾਡੇ ਨਾਲ ਸੁਧਰਦਾ ਤੇ ਸਾਨੂੰ ਵੀ ਸੁਧਾਰ ਕਰਦਾ ਹੈ ਸਾਡੇ ਨਾਲ ਹੀ ਮਤਲਬ ਅੱਗੇ ਵਧਦਾ ਇਹ ਸਾਡੇ ਨਾਲ ਇਸ ਤਰ੍ਹਾਂ ਮਨੁੱਖੀ ਸਭਿਆ ਇਸ ਇਸ ਤਰ੍ਹਾਂ ਜਿਹੜਾ ਮਨੁੱਖ ਆ ਉਹ ਸਭਿਆਚਾਰ ਦਾ ਰਚਨਹਾਰ ਹੈ ਤੇ ਨਾਲ ਹੀ ਉਹਦੀ ਰਚਨਾ ਹੈ ਜਦੋਂ ਇੱਕ ਸਬਕ ਮਨੁੱਖ ਜਿਹੜਾ ਪਹਿਲਾਂ ਨਾਲ ਮਤਲਬ ਹੁਣੇ ਹੁਣੇ ਆਪਾਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਦੇ ਹੁਣ ਚੀਜ਼ਾਂ ਨੇ ਦਰਵਾਜ਼ਾ ਖੜਕਾ ਕੇ ਵੜਨਾ ਜਾਂ ਘੰਟੀ ਮਾਰਨੀ ਜਾਂ ਬਹਿਣ ਲੱਗਿਆ ਨੂੰ ਆਓ ਜੀ ਕਹਿਣਾ ਬਹਿਣਾ ਕੁਰਸੀ ਦੇਣੀ ਇਹ ਚੀਜ਼ਾਂ ਪਹਿਲਾਂ ਨਹੀਂ ਸਨ ਆਪਣੇ ਉਹ ਵੇਖਦਾ ਕਿ ਕਿਸ ਤਰ੍ਹਾਂ ਮਨੁੱਖ ਜਿੱਥੇ ਸੱਭਿਆਚਾਰ ਦੀ ਸਿਰਜਣਾ ਕਰ ਰਿਹਾ ਹੈ ਚੀਜ਼ਾਂ ਦੀ ਲਿਆ ਰਿਹਾ ਬਹੁਤ ਥੋੜੇ ਸਮੇਂ 'ਚ ਆਪਣੇ ਘਰਾਂ ਦੇ ਵਿੱਚ ਕੁਰਸੀਆਂ ਮੂੜੇ ਸੋਫੇ ਇਸ ਇਲਾਕੇ 'ਚ ਵੀ ਆਪਾਂ ਦੇਖਦੇ ਆਏ ਉਹਦੇ ਨਾਲ ਨਾਲ ਉਹ ਮਨੁੱਖ ਦੀ ਤਕਦੀਰ ਉਹਦਾ ਬਹਿਣ ਦਾ ਚੱਜ ਆਚਾਰ ਸਾਰਾ ਜੀ ਜਿਹੜੀ ਉਹ ਸਾਰੀ ਦੀ ਸਾਰੀ ਬਦਲ ਗਈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਨੂੰ ਮਨੁੱਖ ਸਾਰਦਾ ਤੇ ਫਿਰ ਸੱਭਿਆਚਾਰ ਮਨੁੱਖ ਨੂੰ ਜਿਵੇਂ ਉਹ ਆਪਣੀ ਹੀਰ ਰਾਂਝੇ ਦੀ ਚੱਕ ਉੱਤੇ ਆਉਂਦੀ ਹੈ ਨਾ ਦਿੱਤੀ ਜਿੰਦ ਤੋਂ ਹੀਰ ਨਵਾਂਗੜੀ ਨੂੰ ਲੈ ਗਈ ਸਦਾ ਲਈ ਜਿੰਦੜੀ ਹੀਰ ਤੇ ਦੋਨਾਂ ਦਾ ਮਤਲਬ ਜਿਹੜਾ ਆਪਾਂ ਦਵੰਦਵਾਦੀ ਜਿਹੜਾ ਰਿਸ਼ਤਾ ਕਿਸ ਤਰ੍ਹਾਂ ਵੇਖਦੇ ਹਾਂ ਤੋਂ ਇਸੇ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਮਾਰਕਸਵਾਦੀ ਵਿਧੀ ਨਾਲ ਪੜਾਉਂਦੇ ਆ ਤੇ ਮਨੁੱਖ ਤੇ ਸੱਭਿਆਚਾਰ ਸੱਭਿਆਚਾਰ ਨੂੰ ਕੋਈ ਅਲੱਗ ਨਹੀਂ ਕਰਦੇ ਮਨੁੱਖ ਨੂੰ ਅਲੱਗ ਨਹੀਂ ਕਰਦੇ ਕਿਉਂਕਿ ਮਨੁੱਖ ਉਹੀ ਹੈ ਜਿਹੜਾ ਸਬਕ ਹੈ ਜਿਹੜਾ ਸੱਭਕ ਨਹੀਂ ਜਦੋਂ ਆਪਾਂ ਸੱਭਿਆਚਾਰ ਦੀ ਗੱਲ ਕਰਦੇ ਆ ਤਾਂ ਉਹ ਉਹੀ ਹੈ ਜਿਹੜਾ ਮਨੁੱਖ ਨੇ ਬਣਾਇਆ ਤੇ ਮਨੁੱਖ ਨੂੰ ਉਸਨੇ ਬਣਾਇਆ ਤੇ ਫਿਰ ਆਪਾਂ ਥੋੜਾ ਜਿਹਾ ਜਿਹੜਾ ਕਿ ਕਰਿਆ ਇਹਨੂੰ ਆਪਾਂ ਦੂਜੀ ਕੁਦਰਤ ਸੈਕੰਡ ਨੇਚਰ ਕਿਸ ਤਰ੍ਹਾਂ ਕਹਿੰਦੇ ਆ ਵੀ ਇਹ ਹੈ ਕਿ ਉਹਦੇ ਬਾਰੇ ਥੋੜਾ ਜਿਹਾ ਮੈਂ ਫਿਰ ਦੱਸਣਾ ਚਾਹੁੰਦਾ ਵੀ ਪਿੱਛੇ ਜਿਹੜੇ ਨਹੀਂ ਸਾਥੀ ਉਹਨਾਂ ਕਲਾਸਾਂ ਚ ਆਏ ਉਹਨਾਂ ਨੂੰ ਨਹੀਂ ਪਤਾ ਹੋਂਦ ਬਣਾਈ ਰੱਖਣ ਲਈ ਮਨੁੱਖ ਨੂੰ ਜਿੰਦਾ ਰਹਿਣ ਲਈ ਆਪਣੀ ਹੋਂਦ ਬਣਾਈ ਰੱਖਣ ਲਈ ਸਮਾਜਿਕ ਜਿਹੜਾ ਉਹ ਪ੍ਰਕਿਰਤਿਕ ਪ੍ਰਵੇਸ਼ ਆ ਉਹਦੇ ਨਾਲ ਮਨੁੱਖ ਨੂੰ ਜਿਹਨਾਂ ਦੇ ਦਰਬ ਦਰਬ ਕਿਉਂ ਦੇ ਜਿਵੇਂ ਪਣੇ ਦਰਬ ਮਾਲ ਮੁਦਰਾ ਹਾਂ ਮੁਦਰਾ ਊਰਜਾ ਤੇ ਸੂਚਨਾ ਦਾ ਇਹਨਾਂ ਦਾ ਵਟਾਂਦਰਾ ਕਰਨਾ ਪੈਂਦਾ ਮਨੁੱਖ ਨੂੰ ਇਸ ਵਟਾਂਦਰੇ ਦੇ ਦੋ ਪ੍ਰਮੁੱਖ ਰੂਪ ਹਨ ਪਹਿਲਾ ਦਰਬ ਹਾਂ ਦਰਬ ਪਦਾਰਥ ਊਰਜਾ ਤੇ ਸੂਚਨਾ ਦਾ ਇਹਨਾਂ ਦਾ ਆਪਾਂ ਨੂੰ ਵਟਾਂਦਰਾ ਕਰਨਾ ਪੈਂਦਾ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਮਨੁੱਖ ਨੂੰ ਇੱਕ ਦੂਜੇ ਨਾਲ ਤੇ ਇਸੇ ਦੇ ਜਿਹੜੇ ਇਸ ਵਟਾਂਦਰੇ ਦੇ ਦੋ ਪ੍ਰਮੁੱਖ ਰੂਪ ਹਨ ਪਹਿਲੇ ਰੂਪ ਦਾ ਲੱਛਣ ਹੈ ਮਨੁੱਖ ਰਾਹੀਂ ਕੁਦਰਤੀ ਸਾਧਨਾ ਹਵਾ ਪਾਣੀ ਤੇ ਭਿੰਨ ਭਿੰਨ ਬਨਸਪਤੀਆਂ ਅਤੇ ਜੀਵਾਂ ਖਣਿਜਾਂ ਆਦ ਦਾ ਪ੍ਰਤੱਖ ਪ੍ਰਯੋਗ ਪ੍ਰਤੱਖ ਉਹਨਾਂ ਨੂੰ ਆਪਾਂ ਖਾਣੇ ਆ ਜਾਂ ਲੈਣੇ ਆ ਜਾਂ ਪ੍ਰਯੋਗ ਕਰਦੇ ਆ ਜਿਵੇਂ ਕੱਪੜੇ ਦੀ ਥਾਂ ਆਪਾਂ ਸਿੱਧਾ ਹੀ ਖਰੜੀ ਦਾ ਪ੍ਰਯੋਗ ਕਰ ਲਿਆ ਛੱਲ ਦਾ ਕਰ ਲਿਆ ਜਿਵੇਂ ਨੂਨ ਦਾ ਨੂਨ ਦਾ ਆਪਾਂ ਸਿੱਧਾ ਕਰਦੇ ਆਂ ਤੇ ਦੂਸਰਾ ਕੀ ਹੈ ਪ੍ਰਕਿਰਤੀ ਦੇ ਨਾਲ ਇਸ ਤਰ੍ਹਾਂ ਦੇ ਭੌਤਿਕ ਸੰਬੰਧਾਂ ਸੰਬੰਧਾਂ ਦਾ ਆਧਾਰ ਹੈ ਮਨੁੱਖ ਦੀਆਂ ਸਰੀਰਕ ਜ਼ਰੂਰਤਾਂ ਪ੍ਰਕਿਰਤੀ ਨਾਲ ਮਨੁੱਖ ਦੇ ਦੂਜੇ ਤਰ੍ਹਾਂ ਦੇ ਭੌਤਿਕ ਸੰਬੰਧ ਪੂਰੀ ਤਰ੍ਹਾਂ ਨਾਲ ਉਹਦੇ ਜਿਹਨੂੰ ਆਪਾਂ ਨੇ ਉਦੇਸ਼ਵੱਧ ਲਕਸ਼ਵਦ ਕਾਰਜਸ਼ੀਲਤਾ ਅਰਥਾਤ ਕਿਰਤ ਦੇ ਰਾਹੀਂ ਬਣਦੇ ਹਨ ਦੂਜੇ ਸ਼ਰਤਾਂ ਵਿੱਚ ਇਹ ਸੰਬੰਧਿਤ ਕਰਤਰਾਂ ਹੀ ਬਣਦੇ ਹਨ ਇਹਨਾਂ ਕਾਨੂੰਨਾਂ ਦਾ ਮਰਮ ਇਹ ਹੈ ਕਿ ਲੋਕ ਉਸ ਚੀਜ਼ ਦੀ ਰਚਨਾ ਕਰਦੇ ਹਨ ਜਿਹੜੀ ਕੁਦਰਤ ਵਿੱਚ ਤਿਆਰ ਰੂਪ ਚ ਨਹੀਂ ਮਿਲਦੀ ਪ੍ਰਕਿਰਤੀ 'ਚ ਅਜਿਹਾ ਉਹ ਆਪਣੇ ਵੱਧ ਉਤਪਾਦਨ ਕਾਰਜਕਲਾਪ ਦੀ ਮਦਦ ਨਾਲ ਕਰਦੇ ਹਨ ਜਿਹੜਾ ਪ੍ਰਕਿਰਤੀ ਦੀਆਂ ਭਿੰਨ-ਭਿੰਨ ਸਮੱਗਰੀਆਂ ਨੂੰ ਕੁਝ ਖਾਸ ਜ਼ਰੂਰਤਾਂ ਦੇ ਅਨੁਕੂਲ ਬਣਾਉਂਦਾ ਹੈ ਪ੍ਰਕਿਰਤੀ ਨਾਲ ਇਹ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਸਤਰੇ ਹੈ ਸੰਬੰਧ ਇਹ ਇਹੀ ਜਿਹੜਾ ਉਦੇਸ਼ਵਤ ਵਿਧੀ ਆ ਲਕਸ਼ਵਤ ਵਿਧੀ ਕੇਵਲ ਮਨੁੱਖ ਦੇ ਲਈ ਹੀ ਜਾਂ ਸਹੀ ਸਹੀ ਕਿਹਾ ਜਾਵੇ ਮਨੁੱਖੀ ਸਮਾਜ ਦਾ ਹੀ ਰੱਖਣ ਹੈ ਹੋਰ ਕੋਈ ਨਹੀਂ ਇਹ ਕਰਦਾ ਕੋਈ ਜਾਨਵਰ ਜੀਵ ਜੰਤੂ ਇਹ ਨਹੀਂ ਕਰਦਾ ਇਸ ਜਿਹੜੀ ਕਿਰਿਆਸ਼ੀਲਤਾ ਦਾ ਪ੍ਰਮਾਣ ਹੈ ਮਾਨਵੀ ਕਰਤ ਮਨੁੱਖ ਰਹੀ ਬਣਾਈ ਹੋਈ ਪ੍ਰਕਿਰਤੀ ਦਾ ਪ੍ਰਗਟ ਹੋਣਾ ਜਿਸ ਵਿੱਚ ਖੁਦ ਮਨੁੱਖ ਦੀ ਪ੍ਰਕਿਰਤੀ ਵੀ ਆਉਂਦੀ ਹੈ ਗੋਰਕੀ ਦੇ ਸ਼ਬਦਾਂ ਵਿੱਚ ਕਿਰਤ ਰਹੀ ਬਣੀ ਹੈ ਦੂਜੀ ਪ੍ਰਕਿਰਤੀ ਦੀ ਸੱਚੇ ਅਤੇ ਸਹੀ ਅਰਥਾਂ ਵਿੱਚ ਸੰਸਕ੍ਰਿਤੀ ਹੈ ਸੱਭਿਆਚਾਰ ਹੈ ਤਾਂ ਫਿਰ ਆਪਾਂ ਦੂਜਾ ਨਹੀਂ ਲੈਂਦੇ ਆਪਾਂ ਜਿੱਥੋਂ ਮੇਰਾ ਕੇ ਸ਼ੁਰੂ ਕਰਿਆ ਸੀ ਕਿ ਜਿਹੜੀਆਂ ਸੰਸਕ੍ਰਿਤੀ ਆ ਸੱਭਿਆਚਾਰ ਆ ਉਹਦਾ ਕੰਮ ਹੈ ਮਨੁੱਖ ਦੀਆਂ ਜ਼ਰੂਰਤਾਂ ਦੀ ਪੂਰਤੀ ਤੇ ਜ਼ਰੂਰਤਾਂ ਸਾਡੀਆਂ ਕਿਹੜੀਆਂ ਕਿਹੜੀਆਂ ਨੇ ਜਿਵੇਂ ਜੈਵਿਕ ਜ਼ਰੂਰਤਾਂ ਨੇ ਭੋਜਨ ਕਰਨਾ ਅਰੋਗ ਰਹਿਣਾ ਵੰਸ਼ ਆਪਣਾ ਜਾਰੀ ਰੱਖਣਾ ਖਾਣਾ ਆਰਾਮ ਕਰਨਾ ਤੇ ਉਹਦੇ ਤੇ ਆਪਾਂ ਪਿੱਛੇ ਤੋਂ ਕਰ ਰਹੇ ਸੀ ਜਿਹੜਾ ਕਿ ਪਹਿਲਾ ਭੋਜਨ ਦੀ ਖੋਜ ਦੂਜਾ ਹਸਤਕਤ ਕਰਨ ਤੋਂ ਉਤਪਾਦਨ ਵੱਲ ਤੇ ਜਿਹਦੇ ਚ ਆਪਾਂ ਖੇਤੀ ਬਾਰੇ ਪਿਛਲੀ ਵਾਰੀ ਆਪਾਂ ਚਰਚਾ ਕਰੀ ਆ ਵੀ ਕਿਸ ਤਰ੍ਹਾਂ ਕਿਹੜੇ ਕਿਹੜੀ ਜਗ੍ਹਾ ਤੋਂ ਖੇਤੀ ਸ਼ੁਰੂ ਕੀਤੀ ਔਰ ਫਿਰ ਇਹ ਜਿਹੜੀਆਂ ਖੇਤੀ ਵਾਲੀਆਂ ਚੀਜ਼ਾਂ ਨੇ ਕਣਕ ਗੰਨਾ ਜਾਂ ਸਬਜ਼ੀਆਂ ਨੇ ਜਾਂ ਫਲ ਨੇ ਇਹ ਕਿਸ ਤਰ੍ਹਾਂ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਕਿਸ ਤਰ੍ਹਾਂ ਮਨੁੱਖ ਨੇ ਆਪਣੀਆਂ ਲੋੜਾਂ ਲਈ ਜਾਂਦੇ ਔਰ ਇਹਦੀ ਜਿਹੜੀ ਅਗਲੀ ਕੜੀ ਆ ਉਹ ਵੀ ਫਿਰ ਮਨੁੱਖ ਨੇ ਜੰਗਲੀ ਜੀਵਾਂ ਨੂੰ ਕਿਵੇਂ ਪਾਲਤੂ ਬਣਾਇਆ ਅੱਜ ਆਪਾਂ ਨੂੰ ਹੁਣ ਲੱਗਦਾ ਵੀ ਪਤਾ ਨਹੀਂ ਆਪਣੇ ਨਾਲ ਇਵੇਂ ਰਹਿੰਦੇ ਆਏ ਨੇ ਜਾਂ ਇਹਨਾਂ ਦੀਆਂ ਆਪਾਂ ਜਿਹੜੀਆਂ ਨਸਲਾਂ ਵੇਖਦੇ ਆ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਨਸਲਾਂ ਕਿਤੇ ਸਦੀਵੀ ਨੇ ਜਾਂ ਕੁਦਰਤ ਨੇ ਜਾਂ ਪ੍ਰਮਾਤਮਾ ਨੇ ਇਵੇਂ ਬਣਾਈਆਂ ਨੇ ਉਹਦੇ 'ਚ ਮਨੁੱਖ ਨੇ ਕਿਸ ਤਰ੍ਹਾਂ ਕਿੰਨਾ ਸੁਧਾਰ ਕਰਿਆ ਜਦੋਂ ਆਪਾਂ ਇਹਦੇ ਬਾਰੇ ਵੇਖਾਂਗੇ ਤਾਂ ਤੁਹਾਨੂੰ ਕਿਸੇ ਵੀ ਕਰਤਾ ਪੁਰਖ ਤੋਂ ਤੁਹਾਨੂੰ ਹਟ ਕੇ ਸੋਚਣ ਦਾ ਜਿਹੜਾ ਤੁਹਾਡਾ ਦਿਮਾਗ ਕੰਮ ਕਰੇਗਾ ਵੀ ਇਹਦੇ ਵਿੱਚ ਤੇ ਮਨੁੱਖ ਦੀ ਕਿੰਨੀ ਮਤਲਬ ਇਸ ਇਸ ਸਭਿਆਚਾਰ ਦੇ ਵਿੱਚ ਵੀ ਉਹਦੀ ਕਿੰਨੀ ਦੇਣ ਹੈ ਸੋ ਆਪਾਂ ਸ਼ੁਰੂ ਕਰਦੇ ਹਾਂ ਖੇਤੀ ਵਾਂਗ ਹੀ ਜੀਵ ਜੰਤੂਆਂ ਨੂੰ ਪਾਲਤੂ ਬਣਾਉਣ ਦੇ ਲਈ ਪ੍ਰਕਿਰਤੀ ਨੇ ਜੀਵ ਜੰਤੂ ਪਹਿਲਾਂ ਹੀ ਤਿਆਰ ਕਰ ਦਿੱਤੇ ਉਹਦੀ ਜ਼ਮੀਨ ਵੀ ਪਹਿਲਾਂ ਹੀ ਤਿਆਰ ਸੀ ਕਿਉਂਕਿ ਸਾਡੇ ਸਾਹਮਣੇ ਉਹ ਜੀਵ ਜੰਤੂ ਜਿਹੜੇ ਜੰਗਲਾਂ ਦੇ ਵਿੱਚ ਫਰਦੇ ਪਹਿਲਾਂ ਹੀ ਮੌਜੂਦ ਸਨ ਪ੍ਰਾਚੀਨ ਸ਼ਿਕਾਰੀ ਤੋਂ ਜਿਹੜਾ ਸੰਗ੍ਰਹਿ ਕਰਤਾ ਪ੍ਰਾਚੀਨ ਸ਼ਿਕਾਰੀ ਤੇ ਜਾਂ ਜਿਹੜਾ ਜਿਹੜੀਆਂ ਚੀਜ਼ਾਂ ਮਿਲਦੀਆਂ ਸਨ ਨੂੰ ਖੁੰਬਾਂ ਫਲ ਵਗੈਰਾ ਇਹ ਵਟੋਰਨ ਵਾਲਾ ਜਿਹਨੂੰ ਸੰਗ੍ਰਹਿ ਕਰਤਾ ਕਹਿੰਦੇ ਆ ਆਮ ਤੌਰ ਤੇ ਠੀਕ ਹਾਲਾਤ ਹੋਣ ਤੇ ਸ਼ਿਕਾਰ ਦੇ ਸਮੇਂ ਫੜੇ ਗਏ ਸਾਰੇ ਪਸ਼ੂਆਂ ਦੇ ਤੇ ਬੱਚਿਆਂ ਨੂੰ ਨਹੀਂ ਮਾਰਦੇ ਸਨ ਉਹਨਾਂ ਵਿੱਚੋਂ ਕਈਆਂ ਨੂੰ ਉਹ ਪਾਲਤੂ ਬਣਾ ਲੈਂਦੇ ਸਨ ਖੇਤੀਬਾੜੀ ਆਰੰਭ ਕਰ ਚੁੱਕੇ ਕਬੀਲੇ ਵੀ ਅਜਿਹਾ ਹੀ ਕਰਦੇ ਸਨ ਸ਼ਿਕਾਰੀ ਕਬੀਲੇ ਵੀ ਅਜਿਹਾ ਹੀ ਕਰਦੇ ਸੀ ਕਿ ਜਿਹੜੇ ਸਾਰੇ ਉਹਨਾਂ ਨੂੰ ਜਾਨਵਰ ਮਿਲਦੇ ਸਨ ਉਹਨਾਂ ਨੂੰ ਮਾਰਦੇ ਨਹੀਂ ਸਨ ਤੇ ਖੇਤੀਬਾੜੀ ਕਰਨ ਵਾਲੇ ਵੀ ਇਹੀ ਕਰਦੇ ਸਨ ਅਮੇਜ਼ਨ ਨਦੀ ਦੇ ਤੱਟ ਤੇ ਵਸੇ ਇੰਡੀਅਨਾਂ ਦੇ ਕੋਲ ਭਾਵੇਂ ਪਾਲਤੂ ਜਾਨਵਰ ਨਹੀਂ ਸਨ ਪਰ ਉਹਨਾਂ ਦੀਆਂ ਵਸਤੀਆਂ ਯੂਰਪੀ ਯਾਤਰੀਆਂ ਦੀਆਂ ਨਜ਼ਰਾਂ ਵਿੱਚ ਇੱਕ ਪ੍ਰਯੋਗਸ਼ਾਲਾ ਵਾਂਗ ਲੱਗਦੀਆਂ ਸਨ ਤੋਤੇ ਦੇ ਨਾਲ ਨਾਲ ਬਾਂਦਰ ਕਰਲੀਆਂ ਇੱਥੋਂ ਤੱਕ ਕਿ ਛੋਟੇ ਛੋਟੇ ਮਗਰਮੱਛ ਵੀ ਉਹ ਰੱਖਦੇ ਸਨ ਲੋਕ ਇਹਨਾਂ ਦੇ ਲੋਕਾਂ ਦੇ ਨਾਲ ਨਾਲ ਹੀ ਰਹਿੰਦੇ ਫਸਲ ਨਾ ਹੋਣ ਤੇ ਜ਼ਿਆਦਾਤਰ ਜਾਨਵਰ ਇਹਨਾਂ ਦਾ ਭੋਜਨ ਬਣ ਜਾਂਦੇ ਤੇ ਲੋਕ ਫਿਰ ਨਵੇਂ ਰੱਖ ਲਏ ਜਦੋਂ ਫਸਲਾਂ ਦੀ ਕਮੀ ਹੁੰਦੀ ਉਹਨਾਂ ਨੂੰ ਖਾਣੇ ਦੀ ਕਦੇ ਕਮੀ ਹੁੰਦੀ ਤਾਂ ਉਹੀ ਜਿਹੜੇ ਉਹਨਾਂ ਦੇ ਰੱਖੇ ਹੁੰਦੇ ਸੀ ਉਹਨਾਂ ਨੂੰ ਆਪਣਾ ਭੋਜਨ ਬਣਾ ਦਿੰਦੇ ਅਫਰੀਕਾ ਤੇ ਪਾਲੀਨੇਸ਼ੀਆ ਵਿੱਚ ਵੀ ਇਸ ਨਾਲ ਮਿਲਦੀ ਜੁਲਦੀ ਹੀ ਪਰਥਾ ਸੀ ਅਜਿਹੀ ਜੀਵਨ ਪੱਧਤੀ ਲੋਕਾਂ ਨੂੰ ਇਹ ਸਿਖਾਉਂਦੀ ਹੈ ਕਿ ਜੀਵ ਜੰਤੂਆਂ ਨਾਲ ਕਿਉਂ ਜਿਹਾ ਵਿਹਾਰ ਕਰਨਾ ਚਾਹੀਦਾ ਹੈ ਇਹ ਸੁਭਾਵਕ ਹੀ ਹੈ ਕਿ ਸ਼ਿਕਾਰੀ ਜਾਨਵਰਾਂ ਦੀ ਆਦਤਾਂ ਤੇ ਵਿਸ਼ੇਸ਼ਤਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਆਪਾਂ ਪਿੱਛੇ ਵੇਖਿਆ ਪਿਛਲੇ ਇੱਕ ਆਪਾਂ ਚੈਪਟਰ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਉਹ ਉਹ ਫੜਦੇ ਨੇ ਵੀ ਖਰਗੋਸ਼ ਇੱਥੋਂ ਉੱਠਿਆ ਤੇ ਲਾਜ਼ਮੀ ਇੱਧਰ ਹੀ ਜਾਏਗਾ ਤੇ ਫੜਿਆ ਜਾਏਗਾ ਉਹ ਸਾਰੀ ਚੀਜ਼ ਦੇਰ ਸਵੇਰੇ ਗਿਆਨ ਜਿਹੜਾ ਉਹਨਾਂ ਦੇ ਕੰਮ ਆਇਆ ਤੋਂ ਅਜੇ ਤੱਕ ਇੱਕ ਪ੍ਰਸ਼ਨ ਜਿਹੜਾ ਨਾ ਵਿਦਵਾਨਾਂ 'ਚ ਅਜੇ ਵੀ ਕਾਫੀ ਜਿਹੜਾ ਵਾਦ ਵਿਵਾਦ ਦਾ ਕਿ ਖੇਤੀਬਾੜੀ ਪਹਿਲਾਂ ਸ਼ੁਰੂ ਹੋਈ ਕਿ ਪਸ਼ੂ ਪਾਲਣ ਪਹਿਲਾਂ ਸ਼ੁਰੂ ਹੋਇਆ ਜਾਂ ਆਪਾਂ ਆਮ ਤੌਰ ਤੇ ਪੜ੍ਹਦੇ ਜਿਨ੍ਹਾਂ ਨੇ ਲਕਾਇਤ ਪੜ੍ਹੀ ਆ ਉਹਦੇ ਉਹਦੇ ਵਿੱਚ ਇਹ ਦੋ ਕਬੀਲਿਆਂ ਦਾ ਅਲੱਗ-ਅਲੱਗ ਦੇ ਵੀ ਪ੍ਰਸ਼ਾਸਕ ਪਾਇਆ ਗਏ ਜ਼ਿਕਰ ਕਰਦੇ ਨੇ ਵੀ ਉਹਨਾਂ ਦੇ ਵਿੱਚ ਵਟਾਂਦਰਾ ਹੁੰਦਾ ਸੀ ਵੀ ਇਹ ਜਿਹੜੇ ਲਕਾਇਤ ਵਾਲੇ ਜਾਂ ਦੂਸਰੇ ਇਹ ਪਸ਼ੂ ਪਾਲਕ ਸਨ ਲਕਾਇਤ ਵਾਲੇ ਖੇਤੀਬਾੜੀ ਕਰਨ ਵਾਲੇ ਸਨ ਇਸ ਤਰ੍ਹਾਂ ਇੱਕ ਸਵਾਲ ਬੜਾ ਤਕੜਾ ਸਾਰੇ ਵਿਦਵਾਨਾਂ ਦੇ ਵਿੱਚ ਚੱਲਦਾ ਰਹਿੰਦਾ ਕਿ ਜਾਂ ਵੀ ਖੇਤੀਬਾੜੀ ਤੇ ਦੋਨੇ ਬਰਾਬਰ ਤੇ ਸਮਾਨੰਤਰੀ ਚੱਲਦੀਆਂ ਰਹੀਆਂ ਨੇ ਇਹ ਪ੍ਰਸ਼ਨ ਅਸਲ ਗੱਲ ਇਹ ਆ ਇਹਦੇ ਵਿੱਚ ਕੀ ਆ ਕਿ ਫੜੇ ਗਏ ਜਾਨਵਰ ਹੈ ਜਿਹੜੇ ਉਹਨਾਂ ਨੂੰ ਜਿਉਂਦੇ ਜਾਗਦਾ ਅੰਨ ਭੰਡਾਰ ਨਾ ਬਣਾ ਕੇ ਉਹਨਾਂ ਦਾ ਵੰਸ਼ ਵਾਧਾ ਕਰਨ ਲਈ ਦੋ ਚੀਜ਼ਾਂ ਦੀ ਜ਼ਰੂਰਤ ਸੀ ਇੱਕ ਤਾਂ ਕਿ ਕਬੀਲੇ ਕੋਲ ਕਾਫੀ ਪਸ਼ੂ ਚਾਰੇ ਦਾ ਕਾਫੀ ਹੱਦ ਤੱਕ ਵਿਸ਼ਵਾਸਯੋਗ ਭੰਡਾਰ ਕੋਈ ਐਡੀ ਚਰਾਗਾ ਹੋਣੀ ਜ਼ਰੂਰੀ ਹੈ ਜਿੱਥੇ ਉਹਨਾਂ ਕੋਲ ਚਾਰਾ ਹੋਵੇ ਉਹਨਾਂ ਦੀ ਉਹਨੇ ਥਾਂ ਤੇ ਕੋਈ ਇਹ ਚੀਜ਼ ਪੈਦਾ ਹੁੰਦੀ ਹੋਵੇ ਜਿੱਥੇ ਪਸ਼ੂਆਂ ਨੂੰ ਚਰਾਇਆ ਜਾ ਸਕੇ ਦੂਜਾ ਕਰਕੇ ਹੈ ਕਿ ਪ੍ਰਤੱਖ ਤੌਰ ਤੇ ਜਿਹਦਾ ਵੀ ਕੋਈ ਘੱਟ ਮਹੱਤਵ ਨਹੀਂ ਪਰ ਫਿਰ ਵੀ ਉਹਦੀ ਕਾਫੀ ਵੱਡੀ ਭੂਮਿਕਾ ਹੈ ਸ਼ਿਕਾਰਯੋਗ ਪਸ਼ੂਆਂ ਦੀ ਬਰਤਾਤ ਦਾ ਹੋਣਾ ਜੇ ਪਸ਼ੂ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਉੱਥੇ ਤਾਂ ਉਹਨਾਂ ਨੂੰ ਪਾਲਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਅੱਗੇ ਬਹੁਤ ਵੱਡੀ ਗਿਣਤੀ ਤੇ ਜਦੋਂ ਤੁਹਾਨੂੰ ਖਾਣ ਲਈ ਜਾਂ ਇਸ ਚੀਜ਼ ਲਈ ਚਾਹੀਦੇ ਨੇ ਤੁਹਾਨੂੰ ਮਿਲ ਸਕਦੇ ਨੇ ਇਸ ਕਰਕੇ ਉਹਨਾਂ ਦੀ ਸੰਖਿਆ ਦਾ ਸੀਮਤ ਹੋਣਾ ਇਹ ਦੋ ਤਿੰਨ ਚੀਜ਼ਾਂ ਦੋ ਕਾਰਕ ਪਹਿਲਾ ਮਹੱਤਵਪੂਰਨ ਕਾਰਕ ਕਿ ਤੁਸੀਂ ਮਤਲਬ ਕੋਈ ਵੀ ਬੰਦਾ ਇੱਛਾ ਨਾਲ ਪਸ਼ੂ ਨਹੀਂ ਰੱਖ ਸਕਦਾ ਉਹਦੇ ਲਈ ਉਹਦਾ ਚਾਰਾ ਦਾਣਾ ਉਹਦੇ ਲਈ ਵਾੜਾ ਉਹਦੇ ਲਈ ਰੱਖ ਰਖਾਅ ਦਾ ਪ੍ਰਬੰਧ ਜਿਹੜਾ ਜ਼ਰੂਰੀ ਹੈ ਆਪਾਂ ਅੱਜ ਵੀ ਵੇਖਦੇ ਹਾਂ ਵੀ ਆਪਾਂ ਪਸ਼ੂ ਰੱਖਣ ਤੋਂ ਪਹਿਲਾਂ 100 ਵਾਰੀ ਇਹ ਗੱਲ ਸੋਚਦੇ ਹਾਂ ਦੂਸਰਾ ਕਿ ਪਸ਼ੂ ਜ਼ਿਆਦਾ ਨਾ ਹੋਣ ਜੇ ਜ਼ਿਆਦਾ ਨੇ ਅੱਗੇ ਹੀ ਬਹੁਤ ਫਿਰਦੇ ਨੇ ਤੇ ਉਹ ਤੁਹਾਨੂੰ ਉਪਲਬਧ ਹੀ ਨੇ ਉਸ ਸਮੇਂ ਮਨੁੱਖ ਨੂੰ ਤੇ ਉਹਨੂੰ ਖਾਣ ਲਈ ਮਿਲ ਜਾਂਦੇ ਨੇ ਇਹ ਦੋ ਚੀਜ਼ਾਂ ਜਿਹੜੀਆਂ ਸੋ ਸੋ ਇਸ ਦ੍ਰਿਸ਼ਟੀਕੋਣ ਦੇ ਅਨਸਾਰ ਗਾਵਾਂ ਮੱਝਾਂ ਭੇਡ ਬੱਕਰੀਆਂ ਅਤੇ ਸੂਰਾਂ ਨੂੰ ਉਹੀ ਲੋਕ ਪਾਲਤੂ ਬਣਾ ਸਕਦੇ ਸਨ ਜਿੱਥੇ ਘਾਹ ਪੱਠਾ ਆਮ ਤੌਰ ਤੇ ਵਾਧੂ ਮਿਲਦਾ ਸੀ ਅਤੇ ਜਿਨ੍ਹਾਂ ਨੂੰ ਮਾਸ ਦੇ ਸਥਾਈ ਵਿਸ਼ਵਾਸਯੋਗ ਸਰੋਤ ਦੀ ਜ਼ਰੂਰਤ ਸੀ ਦੋਨੇ ਗੱਲਾਂ ਕਿ ਮਾਸ ਦੇ ਵੀ ਸਰੋਤ ਦੀ ਲੋੜ ਸੀ ਜੇ ਉਹਨਾਂ ਨੂੰ ਬਹੁਤ ਮਾਸ ਮਿਲਦਾ ਫਿਰ ਤੇ ਕੋਈ ਲੋੜ ਨਹੀਂ ਉਹਨਾਂ ਨੂੰ ਚਰਾਉਣ ਦੀ ਦੂਸਰੇ ਸ਼ਬਦਾਂ ਵਿੱਚ ਉਹ ਲੋਕ ਜੋ ਖੇਤੀਬਾੜੀ ਆਰੰਭ ਕਰ ਚੁੱਕੇ ਸਨ ਇਹ ਅਜਿਹਾ ਹੈ ਤਾਂ ਖੇਤੀ ਪਸ਼ੂ ਪਾਲਣ ਤੋਂ ਪਹਿਲਾਂ ਸ਼ੁਰੂ ਹੋਈ ਪਸ਼ੂ ਪਾਲਣ ਤੋਂ ਖੇਤੀਬਾੜੀ ਪਹਿਲਾਂ ਸ਼ੁਰੂ ਹੋਈ ਹੈ ਨੇ ਸਿੱਟਾ ਕੱਢਿਆ ਪਰ ਇੱਕ ਅਪਵਾਦ ਹੈ ਕੁੱਤੇ ਨੂੰ ਪਾਲਤੂ ਬਣਾਉਣਾ ਸ਼ਾਇਦ ਇਹਦਾ ਅਪਵਾਦ ਹੈ ਕੁੱਤਾ ਇਸ ਤੋਂ ਵੀ ਬਹੁਤ ਪਹਿਲਾਂ ਪਾਲਤੂ ਬਣ ਗਿਆ ਬਣ ਗਿਆ ਸੀਗਾ ਪਰੰਤੂ ਹਾਲਾਤ ਇਸ ਤੋਂ ਬਿਲਕੁਲ ਭਿੰਨ ਵੀ ਹੋ ਸਕਦੇ ਕਈ ਮਸਲੇ ਅਜਿਹੇ ਵਿਕਲਪ ਦੇ ਬਾਰੇ ਅਮਰੀਕੀ ਜੀਵ ਵਿਗਿਆਨੀਆਂ ਨੇ ਜੇਨ ਪਿੰਕਲੇ ਨੇ ਉਹਨਾਂ ਨੇ ਇੱਕ ਤਜਰਬਾ ਕਰਿਆ ਇੱਕ ਲੇਖ ਲਿਖਿਆ ਉਹਨਾਂ ਨੇ ਤਜਰਬਾ ਕਰਿਆ ਕਿ ਪੈਵਲੋਂ ਭਾਰਤੀ ਅਤੇ ਟਰਕੀ ਮੁਰਗੀ ਕੀ ਕਿਨੂ ਕਿਹਨੂੰ ਪਾਪਤੂ ਬਣਾਇਆ ਉਹਨੇ ਇੱਕ ਲੇਖ ਲਿਖਿਆ ਉਹਦਾ ਤਜਰਬਾ ਕਰਿਆ ਕਿਸ ਤਰ੍ਹਾਂ ਤਜਰਬਾ ਉਹਨੇ ਕਰਿਆ ਜੈਨ ਜੈਨ ਪਿੰਕਲੇ ਬੜੇ ਠੱਠੇ ਭਰੇ ਹਸਾਉਣੇ ਢੰਗ ਨਾਲ ਇਹ ਗੱਲ ਦੱਸਦਾ ਕਿ ਇਹ ਕਹਿਣਾ ਕਿ ਇੰਡੀਆਨਾਂ ਨੇ ਟਰਕੀ ਨੂੰ ਪਾਲਤੂ ਬਣਾਇਆ ਗੱਡੀ ਨੂੰ ਘੋੜੇ ਅੱਗੇ ਜੋਣ ਵਾਲੀ ਗੱਲ ਹੈ ਇੰਡੀਆਨਾਂ ਦੇ ਕੋਲ ਕੋਈ ਚਾਰਾ ਹੀ ਨਹੀਂ ਰਿਹਾ ਕਿ ਉਹਨੂੰ ਇਹਨੂੰ ਪਾਲਤੂ ਨਾ ਬਣਾਉਣ ਉਹਨਾਂ ਨੇ ਉਹਨਾਂ ਦੇ ਕੋਈ ਚਾਰਾ ਛੱਡਿਆ ਹੀ ਨਹੀਂ ਕਿਸ ਤਰ੍ਹਾਂ ਇਹ ਵਿਰੋਧਪੂਰਨ ਨਤੀਜਾ ਜੇਨ ਪਿੰਕਲੇ ਨੇ ਕੋਲੋਰਾਡੋ ਰਾਜ ਵਿੱਚ ਕੀਤੇ ਗਏ ਪ੍ਰਯੋਗ ਦੇ ਆਧਾਰ ਤੇ ਕੱਢਿਆ ਇੱਥੇ ਇੱਕ ਥਾਂ ਵਿਗਿਆਨਕਾਂ ਨੇ ਟਰਕੀ ਮੁਰਗੇ ਮੁਰਗੀਆਂ ਰੱਖ ਦਿੱਤੇ ਅਤੇ ਉਹਨਾਂ ਨੂੰ ਉਹ ਚੋਗਾ ਪਾਉਣ ਲੱਗ ਗਏ ਉਹਨਾਂ ਦੀ ਸੰਖਿਆ ਵਧਣ ਦੇ ਨਾਲ ਨਾਲ ਉਹ ਸਾਰਿਆਂ ਦੀ ਜਾਨ ਦੀ ਆਸਤ ਬਣ ਗਏ ਉਹ ਨਾ ਲੋਕਾਂ ਤੋਂ ਡਰਦੇ ਸੀ ਇੰਨੇ ਵੱਧ ਕੇ ਫਿਰ ਉਹਨਾਂ ਦੇ ਝੁੰਡਾਂ ਦੇ ਚੰਨ ਨਾ ਮੋਟਰ ਗੱਡੀਆਂ ਤੋਂ ਤੇ ਖਾਣ ਵਾਲੀਆਂ ਚੀਜ਼ਾਂ ਚਰਾਉਂਦੇ ਘਰਾਂ 'ਚ ਵੜ ਜਾਂਦੇ ਕਮਰਿਆਂ ਵਿੱਚ ਚਾਰੋਂ ਤਰਫ ਗੰਦਗੀ ਫਲਾਉਂਦੇ ਬੰਦੂਕਾਂ ਚਲਾ ਕੇ ਤੇ ਹਰ ਤਰ੍ਹਾਂ ਦੇ ਹੱਥ ਗੋਲੇ ਛੱਡ ਕੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਬਕਾਰ ਸੋ ਪ੍ਰਸਿੱਧ ਪੁਰਾਤਤਵ ਅਤੇ ਪੁਰਾਤਤਵ ਵਿਸ਼ਿਆਂ ਦੇ ਮਾਹਰ ਸਹਿਦ ਦੇ ਲੇਖਕ ਕਹਿਵਾ ਕ੍ਰਾਮ ਨੇ ਆਪਣੀ ਪੁਸਤਕ ਵਿੱਚ ਇਹਦੇ ਬਾਰੇ ਲਿਖਿਆ ਪਹਿਲਾ ਅਮਰੀਕੀ ਵਿੱਚ ਇਸ ਪ੍ਰਯੋਗ ਤੇ ਹੇਠ ਲਿਖੀ ਟਿੱਪਣੀ ਕੀਤੀ ਹੈ ਅੰਡੇ ਸੇਰੇ ਪੰਛੀ ਅਤੇ ਖੇਤ ਜੋਤ ਰਹੇ ਲੋਕ ਕੋਈ ਥਾਵਾਂ ਨਾਲ ਜੁੜੇ ਹੋਏ ਸਨ ਕੋਈ ਕਿਸ ਨਾਲ ਜੁੜੇ ਹੋਏ ਸੀ ਜਲ ਨਾਲ ਜਿੱਥੇ ਜਲ ਸੀ ਅਤੇ ਇਸ ਪ੍ਰਕਾਰ ਪੰਛੀ ਲੋਕਾਂ ਨਾਲ ਉਹਨਾਂ ਦੇ ਵਿਹਾਰ ਤੇ ਰੌਲੇ ਰੱਪੇ ਦੇ ਆਦੀ ਹੋ ਗਏ ਅਤੇ ਫਿਰ ਤਰਕੀ ਮੁਰਗੇ ਮੁਰਗੀਆਂ ਬੇਸ਼ਰਮੀ ਨਾਲ ਉਹਨਾਂ ਥਾਵਾਂ ਤੋਂ ਦਾਣੇ ਚਰਾਉਣ ਲੱਗੇ ਜਿੱਥੇ ਉਹਨਾਂ ਨੇ ਦਾਣਾ ਜਿੱਥੇ ਦਾਣਾ ਲੱਭਣਾ ਨਹੀਂ ਸੀ ਉਹਨਾਂ ਨੂੰ ਪੈਂਦਾ ਹੁਣ ਉਹ ਉੱਥੇ ਚਰਾਉਣ ਲੱਗੇ ਜਿੱਥੇ ਉਹਨਾਂ ਨੇ ਰੱਖਿਆ ਸੀ ਟੋਕਰੀਆਂ ਵਿੱਚ ਉਹਨਾਂ ਦੇ ਸਟੋਰਾਂ ਵਿੱਚ ਜਿੱਥੇ ਲੋਕ ਭੋਜਨ ਦੇ ਭੰਡਾਰ ਰੱਖਦੇ ਸਨ ਸੰਖੇਪ ਵਿੱਚ ਇੰਡੀਅਨਾਂ ਦੇ ਕੋਲ ਸਵਾਏ ਇਸ ਦੇ ਕੋਈ ਰਾਹ ਨਹੀਂ ਰਿਹਾ ਵੀ ਇਹ ਹੁਣ ਸਾਡੀ ਜਾਨ ਨਹੀਂ ਛੱਡਦੇ ਵੀ ਇਹਨਾਂ ਨੂੰ ਤੁਸੀਂ ਬਣਾ ਲਓ ਪਾਲਤੂ ਹੀ ਬਣਾ ਲਓ ਉਹਨਾਂ ਦੇ ਹੁਣ ਕੋਲ ਕੋਈ ਰਾਹ ਨਹੀਂ ਰਿਹਾ ਟਰਕੀ ਮੁਰਗੇ ਮੁਰਗੀਆਂ ਨੂੰ ਰਾਤ ਦੇ ਸਮੇਂ ਉਹ ਬਾੜੇ 'ਚ ਬੰਦ ਕਰਨ ਲੱਗੇ ਤੇ ਦਿਨ ਭਰ ਕੇ ਰਹਿੰਦੇ ਮਤਲਬ ਇਹ ਪ੍ਰਯੋਗ ਇਹ ਵੀ ਦੱਸਦਾ ਕਿ ਕਈ ਵਾਰੀ ਪੰਛੀਆਂ ਨੇ ਵੀ ਮਜਬੂਰ ਕਰ ਦਿੱਤਾ ਵੀ ਤੁਹਾਡੇ ਕੋਲੇ ਹੁਣ ਕੋਈ ਰਾਹ ਨਹੀਂ ਜਿਸ ਤਰ੍ਹਾਂ ਆਪਣੇ ਹੁਣ ਬਹੁਤ ਜ਼ਿਆਦਾ ਹੋ ਜਾਂਦੇ ਨੇ ਪਸ਼ੂ ਹੁਣ ਵੀ ਆਪਾਂ ਵੇਖਦੇ ਵੀ ਨਹੀਂ ਆਵਾਰਾ ਹੋ ਗਿਆ ਪਰ ਜਦੋਂ ਦੂਜੇ ਪਿੰਡਾਂ 'ਚ ਫਿਰ ਛੱਡ ਛੁੱਟ ਕੇ ਵੀ ਥੱਕ ਜਾਂਦੇ ਫਿਰ ਵੀ ਗਊਸ਼ਾਲਾ ਬਣਾਓ ਜਾਂ ਕੋਈ ਹੋਰ ਬਣਾਓ ਕਿ ਹੁਣ ਇਹਦੇ ਤੇ ਕੋਈ ਬਾਤ ਹੈ ਨਹੀਂ ਇਸ ਤਿਥੀ ਦਾ ਇਸ ਇਸ ਤਿਥੀ ਦੀ ਸਾਰੀ ਵਿਚਿਤਰਤਾ ਦੇ ਬਾਵਜੂਦ ਇਹ ਸੋਚੇ ਬਿਨਾ ਨਹੀਂ ਰਿਹਾ ਜਾ ਸਕਦਾ ਕਿ ਰੈਡ ਰੈਡ ਇੰਡੀਅਨ ਸਾਰੇ ਟਰਕੀ ਮੁਰਗੇ ਮੁਰਗੀਆਂ ਨੂੰ ਮਾਰ ਵੀ ਸਕਦੇ ਸਨ ਜੋ ਇਕੱਲੇ ਪੰਛੀਆਂ ਦੀ ਦਲੇਰੀ ਦੀ ਨਹੀਂ ਇੱਥੇ ਆਪਾਂ ਇਕੱਲੇ ਪੰਛੀਆਂ ਦੀ ਦਲੇਰੀ ਦੀ ਨਹੀਂ ਲੋਕਾਂ ਦੇ ਧੀਰ ਦੀ ਵੀ ਸਾਨੂੰ ਦਾਤ ਦੇਣੀ ਬਣਦੀ ਆ ਵੀ ਕੱਲਾ ਨਹੀਂ ਤੇ ਇਹ ਵੀ ਆਪਣੇ ਕੋਲ ਹੱਲੇ ਨੇ ਸਾਰਿਆਂ ਨੂੰ ਮਾਰ ਸਕਦੇ ਹਾਂ ਉਹਨਾਂ ਦੇਸ਼ਾਂ 'ਚ ਤੇ ਅੱਜ ਵੀ ਆਪਾਂ ਮਾਰ ਸਕਦੇ ਹਾਂ ਜਿੱਥੇ ਮਤਲਬ ਕਹਿ ਦਿੰਦੇ ਆ ਵੀ ਗਊ ਮਾਰੀ ਜਾ ਸਕਦੀ ਆ ਜਾਂ ਸੂਰ ਮਾਰੇ ਜਾ ਸਕਦੇ ਵੀ ਉਹ ਲੋਕ ਵੀ ਕਿਵੇਂ ਰੱਖਦੇ ਆ ਉਹਨੇ ਕਿਹਾ ਇਸ ਲਈ ਮਨੁੱਖ ਦੀ ਵੀ ਇੱਕ ਜਿਹੜੀ ਦਾਤ ਦੇਣੀ ਬਣਦੀ ਆ ਪਸ਼ੂ ਜਗਤ ਦੇ ਸਾਡੇ ਮਿੱਤਰਾਂ ਤੇ ਸੇਵਕਾਂ ਵਿੱਚ ਕੁੱਤੇ ਤੇ ਬਿੱਲੀ ਦੀ ਵਿਸ਼ੇਸ਼ ਥਾਂ ਹੈ ਜੀਵ ਵਿਗਿਆਨੀ ਇਸ ਗੱਲ ਦੇ ਅਦੇ ਅਨੇਕ ਉਦਾਹਰਨ ਜਾਣਦੇ ਹਨ ਕਿ ਕਿਸ ਤਰ੍ਹਾਂ ਭਿੰਨ-ਭਿੰਨ ਜੰਤੂ ਪਰਸਵਰ ਲਾਭਦਾਇਕ ਸਹਿ ਹੋਣ ਦਾ ਸਥਾਪਿਤ ਕਰ ਲੈਂਦੇ ਹਨ ਭਾਵੇਂ ਜੇ ਉਹ ਅਚੇਤਨ ਰੂਪ ਵਿੱਚ ਹੀ ਕਰਦੇ ਹਨ ਗਿੱਦੜ ਵਿਗਿਆੜਾਂ ਦੇ ਪਿੱਛੇ-ਪਿੱਛੇ ਚੱਲਦੇ ਜਿਹੜੇ ਵਿਗਿਆੜ ਮਾਰ ਕੋਈ ਮਾਰ ਦੇ ਸ਼ਿਕਾਰ ਉਹ ਉਹਨੂੰ ਖਾਂਦੇ ਤੇ ਉਹਨਾਂ ਦੇ ਪਿੱਛੇ-ਪਿੱਛੇ ਉਹ ਚੱਲਦੇ ਰਹੇ ਇਸੇ ਤਰ੍ਹਾਂ ਕਿਸੇ ਜ਼ਮਾਨੇ 'ਚ ਜੰਗਲੀ ਕੁੱਤੇ ਜਿਹੜੇ ਖੁਦ ਵਿਗਿਆੜਾਂ 'ਚੋਂ ਨਿਕਲੇ ਸਨ ਉਹ ਮਨੁੱਖਾਂ ਦੇ ਮਗਰ ਮਗਰ ਪੱਥਰ ਚੁੱਕਦੇ ਪ੍ਰਚੀਨ ਦੇ ਜਿਹੜੇ ਬੰਦੇ ਉਹਨਾਂ ਦੇ ਮਗਰ ਮਗਰ ਜਾਂਦੇ ਉਹ ਜਿੱਥੇ ਆਪਣਾ ਕੋ ਬੱਚਾ ਖੁੱਟਿਆ ਉਹਨਾਂ ਦਾ ਸ਼ਿਕਾਰ ਹੁੰਦਾ ਉਹਨੂੰ ਛੱਡਦੇ ਰਹੇ ਹੌਲੀ ਹੌਲੀ ਇਸ ਤਰ੍ਹਾਂ ਪੁਰਾਤਤਵ ਦੇ ਪੁਰਾਣੇ ਥਾਂ ਤੋਂ ਮਿਸਰ ਵਿੱਚ ਹੋਰ ਥਾਂ ਤੇ ਜਿਹੜੀਆਂ ਖੁਦਾਈਆਂ ਕਰੀਆਂ ਨੇ ਉਹਨਾਂ ਚੋਂ ਇਹ ਗੱਲਾਂ ਦਾ ਪਤਾ ਲੱਗਿਆ ਕਿ ਕਿਸ ਤਰ੍ਹਾਂ ਉਹ ਪਾਲਤੂ ਫਿਰ ਹੌਲੀ ਹੌਲੀ ਪਾਲਤੂ ਬਣ ਗਏ ਵਿਗਾੜਾਂ ਤੋਂ ਕੁੱਤੇ ਪਾਲਤੂ ਬਣ ਗਏ ਔਰ ਆਮ ਜੀਵਨ ਚ ਆਪਾਂ ਦੇਖਦੇ ਆ ਇਸੇ ਤਰ੍ਹਾਂ ਕਈ ਬੰਦੇ ਵੀ ਪਾਲਤੂ ਬਣ ਜਾਂਦੇ ਆ ਕੋਈ ਤਕਰਿਆਂ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਕਿਹੜੇ ਥੋੜੀ ਥੋੜੀ ਥੋੜੀ ਥੋੜੀ ਜੂਤ ਖਾਂਦਾ ਖਾਂਦਾ ਫਿਰ ਸਾਨੂੰ ਮੋੜ ਕੇ ਲਿਆਉਣੇ ਔਖੇ ਹੋ ਜਾਂਦੇ ਉਹਨਾਂ ਨੇ ਗੱਲ ਜਾਂਦੇ ਆ ਇਦਾਂ ਅਸੀਂ ਬੜੇ ਬੜੇ ਤਕੜੇ ਵਿਦਵਾਨ ਹੋਰ ਬੰਦਿਆਂ ਦਾ ਵੀ ਹਸ਼ਰ ਵੇਖਿਆ ਕਿ ਕਿਸ ਤਰ੍ਹਾਂ ਦੂਜੀਆਂ ਜਮਾਤਾਂ ਦੇ ਫਿਰ ਇਹੀ ਚੀਜ਼ ਬਣ ਜਾਂਦੇ ਜਿਵੇਂ ਬਣੇ ਜੀ ਵੀ ਤੇ ਜਿਹੜੇ ਪ੍ਰਾਚੀਨ ਪੱਥਰ ਯੁੱਗ ਦੇ ਲੋਕਾਂ ਦੇ ਕਾਫਲਿਆਂ ਦੇ ਪਿੱਛੇ ਪਿੱਛੇ ਚੱਲਦੇ ਕੁੱਤੇ ਜਿਹੜੇ ਸੀ ਭਾਵੇਂ ਉਹਨਾਂ ਦੀ ਜੂਠ ਕਹਿੰਦੇ ਫਿਰ ਉਹ ਹੌਲੀ ਹੌਲੀ ਉਹਨਾਂ ਨੂੰ ਸ਼ਿਕਾਰ ਦਾ ਰਸਤਾ ਵੀ ਵਿਖਾਉਣ ਲੱਗ ਵੀ ਇੱਥੇ ਲੁਕਿਆ ਫਿਰ ਉਹ ਉਹਨਾਂ ਲਈ ਹੋਰ ਮਤਲਬ ਉਹਨਾਂ ਨੂੰ ਉਹਨਾਂ ਨੂੰ ਰੱਖਣਾ ਉਹਨਾਂ ਲਈ ਜ਼ਰੂਰੀ ਹੋ ਗਿਆ ਤੇ ਸ਼ਿਕਾਰ ਨੂੰ ਕਈ ਵਾਰੀ ਝਾੜੀਆਂ ਚੋਂ ਬਾਹਰ ਕੱਢਦੇ ਘਰੇ ਘਰੇ ਰੱਖੀਆਂ ਜਿਹੜੀਆਂ ਬਿੱਲੀਆਂ ਨੇ ਆਪਣੀਆਂ ਅਜੇ ਤੱਕ ਉਹਨਾਂ 'ਚ ਜੇ ਲੱਛਣ ਹੈ ਕਿ ਅਜੇ ਤੱਕ ਵੀ ਉਹ ਪਾਲਤੂ ਨਹੀਂ ਬਣੀ ਆਪਣੇ ਇੱਕ ਸਹਿ ਹੋਂਦ 'ਚੋਂ ਰਹਿੰਦੀਆਂ ਨੇ ਮਤਲਬ ਉਹਨਾਂ ਦੀ ਸਹਿ ਹੋਣ ਕੀ ਆ ਉਹ ਸਾਡੇ ਤੇ ਕੋਈ ਨਿਰਭਰ ਨਹੀਂ ਉਹ ਉਹ ਇਸ ਤਰ੍ਹਾਂ ਕਿ ਉਹਨਾਂ ਉਹਦੇ ਵਿੱਚ ਤੇ ਸਾਡੇ ਚ ਇੱਕ ਸਮਝੌਤਾ ਕਿ ਉਹ ਚੂਹਿਆਂ ਤੋਂ ਨਿਜਾਤ ਪਾਉਣ ਚ ਸਾਡੀ ਮਦਦ ਕਰਦੀ ਹੈ ਇਸ ਲਈ ਫਿਰ ਉਹ ਖੁੱਲੀ ਵਿਚਰਦੀ ਹੈ ਜਿਵੇਂ ਆਪਣੇ ਆਮ ਕਹਾਵਤ ਹੈ ਵੀ ਜੇ ਸੱਤ ਘਰਾਂ ਚ ਬਿੱਲੀ ਬੱਚੇ ਨਾ ਜਾਏ ਉਹ ਕਿਸੇ ਇੱਕ ਦੀ ਨਹੀਂ ਜਿਸ ਜਿਸ ਤਰ੍ਹਾਂ ਕੁੱਤਾ ਵਫਾਦਾਰ ਹੋ ਜਾਂਦਾ ਵੀ ਇੱਕ ਮਾਲਕ ਬਦਲ ਦੋ ਫੇਰ ਕਿਤੇ ਉਹਨੂੰ ਬੜੇ ਲੰਬੇ ਸਮੇਂ ਬਾਅਦ ਮਾਲਕ ਵਿਖਾਓ ਫੇਰ ਪਛਾਣ ਲੈਂਦਾ ਪਹਿਲੇ ਮਾਲਕ ਨੂੰ ਭੁੱਲਦਾ ਨਹੀਂ ਪਰ ਬਿੱਲੀਆਂ ਅਜੇ ਤੱਕ ਵੀ ਪਾਲਤੂ ਨਹੀਂ ਬਣੀਆਂ ਉਹ ਆਜ਼ਾਦ ਰਹਿਣਾ ਪਸੰਦ ਕਰਦੀਆਂ ਕਿ ਉਸ ਘਰੇ ਚਲ ਗਈਆਂ ਉਸ ਘਰੇ ਚਲ ਗਈਆਂ ਉਹਨੂੰ ਕੋਈ ਰੱਸੀ ਪਾ ਕੇ ਕਿਤੇ ਇਕੱਠਾ ਇਦਾਂ ਨਹੀਂ ਰੱਖ ਸਕਦੇ ਕੁੱਤਾ ਮਨੁੱਖ ਦਾ ਸਭ ਤੋਂ ਪੁਰਾਣਾ ਮਿੱਤਰ ਹੈ ਇਸ ਦੀ ਪ੍ਰਾਤਤਵ ਦੀ ਖੁਦਾਈਆਂ ਤੋਂ ਵੀ ਪਤਾ ਲੱਗਿਆ ਕੁੱਤਿਆਂ ਦੀਆਂ ਨਸਲਾਂ ਵਿੱਚ ਭਾਰੀ ਭਿੰਨਤਾ ਲਗਭਗ ਇੱਕ ਨਵੀਨ ਅੰਕੜਿਆਂ ਦੇ ਅਨੁਸਾਰ ਕੁੱਤਿਆਂ ਦੀਆਂ ਜਿਹੜੀਆਂ 750 ਦੇ ਕਰੀਬ ਅਲੱਗ-ਅਲੱਗ ਤਰ੍ਹਾਂ ਦੀਆਂ ਨਸਲਾਂ ਨੇ ਘੂਰੇ ਵਿਗਿਆੜ ਜਿਹੜਾ ਉਹਦੇ ਤੋਂ ਹੀ ਬਣੇ ਨੇ ਫਿਰ ਇਹਦਾ ਵਰਗੀਕਰਨ ਜੇ ਕਰਨਾ ਹੋਵੇ ਤਾਂ ਕੁੱਤਿਆਂ ਨੂੰ ਆਪਾਂ ਅਲੱਗ-ਅਲੱਗ ਵੀ ਅਜੇ ਕੁੱਤੇ ਨੇ ਜਿਹੜੇ ਭਾਰ ਢੋਣ ਵਾਲੇ ਫਲਾਈਟ ਗੱਡੀਆਂ ਖਿੱਚਦੇ ਨੇ ਸਾਈਬੇਰੀਆ ਅਜੇ ਕੁੱਤੇ ਨੇ ਜਿਨ੍ਹਾਂ ਦੀ ਲੋਕ ਫਾਈਟ ਦੇਖਦੇ ਮਨੋਰੰਜਨ ਕਰਦੇ ਨੇ ਕਟਬੋਲਾ ਬੁੱਲੀ ਵਗੈਰਾ ਅਜੇ ਕੁੱਤੇ ਨੇ ਜਿਹੜੇ ਪਸ਼ੂ ਚਰਾਉਂਦੇ ਨੇ ਆਪਾਂ ਜਿਹਨੂੰ ਆਨੇ ਆ ਜਰਮਨ ਸ਼ੈਫਰਡ ਵਗੈਰਾ ਅਜੇ ਕੁੱਤੇ ਨੇ ਜਿਹੜੇ ਜਦੋਂ ਕਿਤੇ ਭਟਾਲ ਵਗੈਰਾ ਆਉਂਦੇ ਨੇ ਖੋਜਦੇ ਨੇ ਜਾਂ ਅੱਜ ਦੇ ਕੁੱਤੇ ਜਿਨ੍ਹਾਂ ਨਾਲ ਬੰਬ ਵਗੈਰਾ ਖੋਜੇ ਜਾਂਦੇ ਨੇ ਇਸ ਕਰਕੇ ਇਹਨਾਂ ਦੇ ਭਿੰਨ ਭਿੰਨ ਕੰਮ ਜਿਹੜਾ ਇਹਨਾਂ ਤੋਂ ਮਨੁੱਖ ਲੈ ਰਿਹਾ ਹੈ ਪਰ ਇੱਕ ਜਾਨਵਰ ਹੋਰ ਹੈ ਇਹਨਾਂ ਤੋਂ ਜਿਹੜਾ ਕੁੱਤੇ ਤੋਂ ਵੀ ਵੱਧ ਜਿਹੜਾ ਜਿਹੜਾ ਮਨੁੱਖ ਦਾ ਜਿਹੜਾ ਚਪਾਇਆ ਮਿੱਤਰ ਹੈ ਤੇ ਸੇਵਕ ਕਹਿਣ ਦਾ ਉਹਨੂੰ ਜਿਹੜਾ ਨਾ ਉਹ ਕੁੱਤੇ ਨੂੰ ਚੁਣੌਤੀ ਦੇ ਸਕਦਾ ਵੀ ਮੈਂ ਕੁੱਤੇ ਨਾਲੋਂ ਵੀ ਉਹਦਾ ਭਗਤ ਹਾਂ ਉਹ ਆ ਭੇਡ ਜਿਸਦੇ ਬਾਰੇ ਬੜੇ ਮਹਾਵਰੇ ਬਣੇ ਨੇ ਰੋਣੀ ਭੇਡ ਕਾਲੀ ਭੇਡ ਭੇਡ ਵਰਗਾ ਜਾਂ ਆਪਾਂ ਕਹਿੰਦੇ ਭੇਡ ਚਾਲ ਐਵੇਂ ਤੁਰੀ ਜਾਂਦੀ ਹੈ ਦੁਨੀਆ ਇੱਧਰ ਨੂੰ ਬਹੁਤ ਸਾਰੇ ਜਗ੍ਹਾ ਆਪਾਂ ਵਰਤਦੇ ਆਂ ਪਾਲਤੂ ਜਾਨਵਰਾਂ ਵਿੱਚ ਇਹੋ ਇੱਕੋ ਇੱਕ ਜਿਹਾ ਜਾਨਵਰ ਹੈ ਜੋ ਸਾਲਾਂ ਵਧੀ ਆਦਮੀ ਤੋਂ ਬਿਨਾਂ ਵੀ ਰਹਿਣ ਤੋਂ ਬਾਅਦ ਜੰਗਲੀ ਨਹੀਂ ਬਣਦਾ ਅਜੇ ਨਾ ਪਾਲਤੂ ਹੋ ਚੁੱਕਿਆ ਜਿੱਥੇ ਬਿੱਲੀ ਸਾਡੇ ਨਾਲ ਰਹਿਣ ਤੋਂ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਪਾਲਤੂ ਨਹੀਂ ਬਣੀ ਉੱਥੇ ਭੇਡ ਜੇ ਬਹੁਤ ਲੰਮੇ ਸਮੇਂ ਤੱਕ ਵੀ ਮਨੁੱਖ ਤੋਂ ਬਿਨਾ ਰਹੇ ਤਾਂ ਉਹ ਜਿਹੜੀ ਆ ਨਾ ਉਹ ਜੰਗਲੀ ਜੀਵ ਨਹੀਂ ਬਣਦੀ ਤੇ ਜਿਹੜੀ ਭੇਡਾਂ ਨੇ ਹੁਣ ਨਵੀਆਂ ਪੀੜ੍ਹੀਆਂ ਨਵੀਆਂ ਪੈਦਾ ਕਰੀਆਂ ਗਈਆਂ ਨੇ ਉਹਨਾਂ ਨੇ ਭਾਵੇਂ ਆਦਮੀ ਦੀ ਕਦੇ ਸ਼ਕਲ ਤੱਕ ਨਾ ਵੇਖੀ ਹੋਵੇ ਉਹ ਵੀ ਬਿਨਾਂ ਵਿਰੋਧ ਦੇ ਆਦਮੀ ਦਾ ਕਹਿਣਾ ਮੰਨਦੇ ਨੇ ਕਈ ਜਗ੍ਹਾ ਉਹ ਇੰਨੀਆਂ ਮਤਲਬ ਕਹਿੰਦੇ ਕਰਾਮ ਆਪਣੇ ਤੇ ਵੀ ਵੀ ਭੇਡ ਨੂੰ ਮੁੱਧੀ ਕਰਕੇ ਜੇ ਉਹਦੇ ਇੱਕ ਢੱਡ ਤੇ 70 ਰੱਖ ਕੇ ਉਹ ਉੱਠਦੇ ਨਹੀਂ ਹੁੰਦਾ ਵੀ ਜੇ ਐ ਨੰਗਣਾ ਹੋਵੇ ਭੇਡਾਂ ਨੇ ਕਿਤੇ ਪਾਰ ਉਹ ਨੰਗਦੀਆਂ ਨਹੀਂ ਉਹਦੇ ਤੇ ਜੇ ਇੱਕ ਭੇਡ ਨੂੰ ਚੱਕ ਕੇ ਲਿਜਾ ਕੇ ਨਾ ਅਰਜੋ ਸਰਲਾ ਲਾਲਾ ਨੰਗਣ ਲੱਗੀਆਂ ਤੇ ਕਰਕੇ ਆਪਾਂ ਧਰਮ ਖੇਤਰ ਦੀ ਹੋਰਾਂ ਜੀ ਵੀ ਵਰਤਦੇ ਆਂ ਵੀ ਇਹ ਇੱਕ ਇਹੀ ਚਾਲ ਚੱਲ ਪਈ ਉਹ ਤਾਂ ਹੈ ਤਾਂ ਭੇਡ ਵੀ ਹੈ ਭੇਡ ਜਿਹੜੀ ਉਹ ਹਿੰਸਕ ਜੀਵ ਜੰਤੂਆਂ ਦਾ ਕੋਈ ਵਿਰੋਧ ਨਹੀਂ ਕਰਦੀ ਭੇਡ ਜਾਂ ਦੱਬੂ ਆਪਣੇ ਲੱਭਦੇ ਨੇ ਦੱਬੂ ਭੇਡਾਂ ਦਾ ਨਿਕਟ ਸੰਬੰਧੀ ਜਿਹੜਾ ਪਰਵਤੀ ਮੀਠਾ ਉਹ ਡਰਪੋਕ ਹੋਣ ਦੇ ਨਾਲ ਨਾਲ ਜ਼ਰੂਰਤ ਪੈਣ ਤੇ ਹਿੰਸਕ ਜੰਤੂਆਂ ਦਾ ਡਟ ਕੇ ਮੁਕਾਬਲਾ ਵੀ ਕਰਦਾ ਹੈ ਜੰਗਲੀ ਭੇਡ ਨੂੰ ਇਸ ਤਰ੍ਹਾਂ ਦੀ ਭੇਡ ਦੱਬੂ ਭੇਡ ਬਣਾਉਣ ਦੇ ਲਈ ਕਿੰਨੀਆਂ ਪੀੜ੍ਹੀਆਂ ਤੱਕ ਮਨੁੱਖ ਨੇ ਇਹਦੀ ਜਿਹੜੀ ਨਸਲ ਕੁਸ਼ੀ ਵਰਣ ਜਿਹੜਾ ਕੀਤਾ ਹੋਵੇਗਾ ਇਹ ਆਪਾਂ ਦੇਖ ਸਕਦੇ ਹਾਂ ਇਹਦਾ ਅੰਦਾਜ਼ਾ ਹੀ ਲਾ ਸਕਦੇ ਹਾਂ ਸੰਭਵ ਹੈ ਕਿ ਅੱਜ ਤੋਂ 12000 ਸਾਲ ਪਹਿਲਾਂ ਹੀ ਮਨੁੱਖ ਨੇ ਭੇਡਾਂ ਭੇਡਾਂ ਨੂੰ ਮਨੁੱਖ ਪਾਲਤੂ ਬਣਾ ਕੇ ਰੱਖਦਾ ਸੀ ਇਰਾਕ ਵਿੱਚ ਪ੍ਰਾਚੀਨ ਮਨੁੱਖ ਦੇ ਡੇਰੇ ਦੀ ਖੁਦਾਈ ਵਿੱਚ ਮਿਲੀਆਂ ਭੇਡਾਂ ਦੀਆਂ ਹੱਡੀਆਂ ਤੋਂ ਇਹਦਾ ਪਤਾ ਲੱਗਦਾ ਹੈ ਹੋ ਸਕਦਾ ਹੈ ਉਸ ਤੋਂ ਵੀ ਪਹਿਲਾਂ ਪਾਲਤੂ ਬਣਾ ਲਈਆਂ ਗਈਆਂ ਹੋਣ ਕਿਉਂਕਿ ਜਦੋਂ ਆਪਣੀ ਖੋਜ ਹੁੰਦੀ ਆ ਉਹ ਉਹ ਇਸ ਤਰ੍ਹਾਂ ਹੀ ਖੋਜ ਹੁੰਦੀ ਆ ਕਿ ਉਹ ਪਹਿਲੀ ਵਾਲੀ ਨਾਲੋਂ ਕਈ ਵਾਰੀ ਹੋਰ ਖੋਜਾਂ ਹੁੰਦੀਆਂ ਨੇ ਉਹਦੇ ਤੋਂ ਪਤਾ ਲੱਗਦਾ ਕਿ ਇਹ ਤੇ ਉਦੋਂ ਵੀ ਪੁਰਾਣੀ ਖੋਜ ਹੋ ਗਈ ਨਾ ਪੱਥਰ ਜਗੇਨ ਕ੍ਰਾਂਤੀ ਉਦੋਂ ਹੀ ਆਈ ਸੀ ਜਦੋਂ ਹਸਤਕਤ ਕਰਨ ਤੇ ਆਧਾਰਿਤ ਜੀਵਨ ਨਿਰਵਾਹ ਦੀ ਥਾਂ ਉਤਪਾਦਨ ਤੇ ਆਧਾਰਿਤ ਜੀਵਨ ਨਿਰਵਾਹ ਲੈ ਰਿਹਾ ਸੀ ਇਸ ਯੁੱਗ ਵਿੱਚ ਅਨੇਕਾਂ ਹੀ ਸੱਭਿਆਚਾਰਕ ਪਰਿਵਰਤਨ ਹੋਏ ਪੂਰੀ ਤਰ੍ਹਾਂ ਕੁਦਰਤ ਤੇ ਨਿਰਭਰ ਮਨੁੱਖ ਪਹਿਲੀ ਵਾਰ ਸਚੇਤ ਰੂਪ ਨਾਲ ਕੁਦਰਤ ਦਾ ਕਾਇਆਕਲਪ ਕਰਨ ਲੱਗਿਆ ਇਸ ਤੋਂ ਪਹਿਲਾਂ ਉਹ ਕੁਦਰਤ ਨੂੰ ਸਿਰਫ ਨਿਰਧਨ ਹੀ ਬਣਾਉਂਦਾ ਸੀ ਕਿਉਂਕਿ ਕੁਦਰਤ ਨੂੰ ਦੇ ਵਿੱਚੋਂ ਚੀਜ਼ਾਂ ਲਈ ਜਾਂਦਾ ਆਲੇ ਦੁਆਲੇ ਫਿਰ ਉਹ ਇੱਕ ਸਮਾਂ ਐਸਾ ਹੁੰਦਾ ਵੀ ਜਿੱਥੇ ਜੀਵਾਂ ਦਾ ਸ਼ਿਕਾਰ ਕਰਦਾ ਜਾਂ ਮਛਲੀਆਂ ਪਕੜਦਾ ਮੈਂ ਮੱਥਾ ਨੂੰ ਨਸ਼ਟ ਕਰਦਾ ਮਨੁੱਖ ਆਪਣੀ ਰਹਿਸ਼ਗਾਹ ਨੂੰ ਖਾਲੀ ਕਰਦਾ ਸੀ ਹੌਲੀ ਹੌਲੀ ਮਨੁੱਖ ਜੀਵ ਜੰਤੂਆਂ ਨੂੰ ਪਾਲਤੂ ਬਣਾਉਣ ਲੱਗਿਆ ਆਰੰਭ ਵਿੱਚ ਸ਼ਾਇਦ ਜਿਹਾ ਸਹਿਯੋਗ ਵਾਸੀ ਹੋਇਆ ਪਰੰਤੂ ਬਹੁਤ ਛੇਤੀ ਇਹ ਕੰਮ ਸੋਚ ਸਮਝ ਕੇ ਕਿਥੋਂ ਤੱਕ ਕਿ ਯੋਜਨਾਬੱਧ ਢੰਗ ਨਾਲ ਕੀਤਾ ਜਾਣ ਲੱਗਿਆ ਅਜਿਹਾ ਹੋਣਾ ਜ਼ਰੂਰੀ ਸੀ ਕਿਉਂਕਿ ਮਨੁੱਖ ਨੇ ਬਾੜੇ ਬਣਾਉਣੇ ਸਨ ਉਹਨਾਂ ਨੂੰ ਕਿਵੇਂ ਚਾਰਾ ਦਿੱਤੇ ਜਾਣਾ ਇਸ ਲਈ ਚਾਰੇ ਦੀ ਜ਼ਰੂਰਤ ਸੀ ਪਸ਼ੂਆਂ ਦੇ ਰੱਖ ਰਖਾਉਣ ਦੇ ਤਰੀਕੇ ਖੋਜਣੇ ਸਨ ਸਹੀ ਚਰਾਗਾਹਾਂ ਚੁਣਨੀਆਂ ਸੀ ਕੁੱਤਿਆਂ ਨੂੰ ਪਸ਼ੂਆਂ ਨੂੰ ਚੋਰੀ ਕਰਨੋਂ ਬਚਾਉਣ ਲਈ ਰੱਖਿਆ ਕਰਨਾ ਸਿਖਾਉਣਾ ਸੀ ਇਹ ਸਭ ਸੋਚ ਸਮਝ ਕੇ ਕੀਤਾ ਜਾ ਸਕਦਾ ਸੀ ਜੰਗਲੀ ਜੰਤੂਆਂ ਨੂੰ ਪਾਲਤੂ ਬਣਾਉਣ ਦਾ ਕੰਮ ਕਈ ਪੀੜ੍ਹੀਆਂ ਤੱਕ ਚੱਲਿਆ ਅੱਜ ਸਾਡੀ ਇਹ ਇੱਛਾ ਹੁੰਦੀ ਹੈ ਕਿ ਆਪਣੇ ਪੂਰਵਜਾਂ ਦੀ ਕਲਪਨਾ ਸੈਂਕੜੇ ਸਾਲਾਂ ਤੱਕ ਜਾਉਣ ਵਾਲੇ ਮਹਾਮਾਨਵਾਂ ਦੇ ਰੂਪ ਵਿੱਚ ਕਰੀਏ ਜਿਹਨੂੰ ਆਪਣੀ ਪ੍ਰਾਪਤੀ ਤੇ ਸੰਤੋਖ ਹੀ ਨਹੀਂ ਹੁੰਦਾ ਜਿਹਨੂੰ ਆਪਾਂ ਨੇ ਵੀ ਸੰਤੋਖੀ ਨਹੀਂ ਇੱਕ ਚੀਜ਼ ਲੈਣ ਤੋਂ ਬਾਅਦ ਦੂਜੀ ਦੀ ਮੰਗ ਕਰਦਾ ਇੱਕ ਸਫਲਤਾ ਆਪਣੇ ਪਿੱਛੇ ਜਿਹੜਾ ਨਵੀਆਂ-ਨਵੀਆਂ ਖੋਜਾਂ ਕਰਦਾ ਸੀ ਨਵੀਆਂ-ਨਵੀਆਂ ਯੁਕਤੀਆਂ ਕੱਢਦਾ ਇੱਕ ਸਫਲਤਾ ਆਪਣੇ ਪਿੱਛੇ ਦੂਸਰੀ ਸਫਲਤਾ ਲਿਆਉਂਦੀ ਅਤੇ ਸਫਲਤਾ ਬੀਤੇ ਦੇ ਗਰਭ ਵਿੱਚ ਸਮਾਉਂਦੀ ਰਹਿੰਦੀ ਆਮ ਤੌਰ ਤੇ ਇਹ ਮਹਾਮਾਨਵ ਵੱਡ ਵਡੇਰੇ ਦੀ ਕਲਪਨਾ ਕੇਵਲ ਅਸੀਂ ਪੁਰਖ ਦੇ ਰੂਪ ਵਿੱਚ ਹੀ ਕਰਦੇ ਹਾਂ ਵੀ ਆ ਜਿਹੜੇ ਜਿਹੜੇ ਕੰਮ ਕਰੇ ਨਾ ਆਮ ਤੌਰ ਤੇ ਪੁਰਖ ਦੇ ਰੂਪ ਵਿੱਚ ਹੁੰਦੀ ਹੈ ਪਰ ਪਸ਼ੂਆਂ ਨੂੰ ਪਾਲਤੂ ਬਣਾਉਣ ਵਿੱਚ ਔਰਤ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ ਭਾਵੇਂ ਇਹ ਬਨਸਪਤੀਆਂ ਨੂੰ ਖੇਤੀਯੋਗ ਬਣਾਉਣ ਦੀ ਉਸ ਦੀ ਭੂਮਿਕਾ ਤੋਂ ਘੱਟ ਰਹੀ ਹੈ ਕਿਉਂਕਿ ਖੇਤੀਬਾੜੀ ਬਨਸਪਤੀਆਂ ਦੀ ਨੂੰ ਖੇਤੀਬਾੜੀ ਦੇ ਵਿੱਚ ਬਦਲਣ ਦੇ ਵਿੱਚ ਜਿਹੜੀ ਮੁੱਖ ਭੂਮਿਕਾ ਔਰਤ ਦੀ ਰਹੀ ਹੈ ਇੱਥੇ ਭਾਵੇਂ ਉਨੀ ਮਹੱਤਵਪੂਰਨ ਉਹਦੀ ਮੁੱਖ ਭੂਮਿਕਾ ਤੇ ਨਹੀਂ ਰਹੀ ਪਰ ਉਹਦੇ ਤੋਂ ਕੋਈ ਘੱਟ ਵੀ ਨਹੀਂ ਰਹੀ ਸ਼ਿਕਾਰ ਮੁੱਖ ਤੌਰ ਤੇ ਪਰਖੀ ਦਾ ਕੰਮ ਸੀ ਉਹ ਪਸ਼ੂਆਂ ਆਪ ਆਦਤਾਂ ਚੰਗੀ ਤਰ੍ਹਾਂ ਜਾਣਦਾ ਸੀ ਉਹਦੇ ਨਾਲ ਕੁੱਤੇ ਨੇ ਸੰਧੀ ਕਰ ਲਈ ਉਹੋ ਹੀ ਭੇਡ ਤੇ ਬੱਕਰੀ ਦੇ ਮੇਮਣਿਆਂ ਨੂੰ ਬੰਦੀ ਬਣਾ ਕੇ ਘਰੇ ਲਿਆਇਆ ਪਰ ਉਹਨਾਂ ਨੂੰ ਪਾਲਿਆ ਪੋਸਿਆ ਔਰ ਘਰੇ ਘਰ ਪਸ਼ੂਆਂ ਨੂੰ ਪਾਲਤੂ ਬਣਾਉਣ ਦੀ ਪ੍ਰਕਿਰਿਆ ਬਨਸਪਤੀਆਂ ਨੂੰ ਖੇਤੀਯੋਗ ਬਣਾਉਣ ਦੀ ਪ੍ਰਕਿਰਿਆ ਨਾਲੋਂ ਕਾਫੀ ਲੰਬੀ ਚੱਲੀ ਕੁੱਤੇ ਤੇ ਭੇਡਾਂ ਤਾਂ 10-12 ਹਜ਼ਾਰ ਸਾਲ ਪਹਿਲਾਂ ਹੀ ਪਾਲਤੂ ਬਣਾ ਲਏ ਗਏ ਘੋੜਾ ਕੋਈ 6000 ਸਾਲ ਪਹਿਲਾਂ ਪਾਲਤੂ ਬਣਿਆ ਊਠ ਉਸ ਤੋਂ ਵੀ ਬਾਅਦ ਅਧਿਕਤਕ ਮਾਰਾਂ ਦੀ رائے ਹੈ ਕਿ ਉੱਤਰੀ ਹਰਨ ਰੇਂਡੀਅਰ ਨੂੰ ਈਸਵੀ ਸਦੀ ਤੋਂ 2-3000 ਸਾਲ ਪਹਿਲਾਂ ਹੀ ਪਾਲਤੂ ਬਣਾਇਆ ਗਿਆ ਫਿਰ ਖੇਤੀ ਦੇ ਵਾਂਗ ਹੀ ਇਹਦੇ ਵਿੱਚ ਵੀ ਖਲੋਤ ਆ ਗਈ ਜਿਵੇਂ ਆਪਾਂ ਖੇਤੀ ਜਿਵੇਂ ਨਾ ਵੀ ਹੋਰ ਬਨਸਪਤੀਆਂ ਨੂੰ ਖੇਤੀਯੋਗ ਨਹੀਂ ਬਣਾਇਆ ਪਾਲਤੂ ਜਾਨਵਰਾਂ ਇੱਕ ਤਰ੍ਹਾਂ ਨਾਲ ਵੀ ਜਿਹੜੀ ਉਹ ਆਪਣੀ ਸਵਰਨ ਨਿਧੀ ਬਣਾ ਲਈ ਗਈ ਉਹਨਾਂ ਦੀ ਬਸ ਅਨੁਮਾਨ ਹੈ ਕਿ ਘੋੜੇ ਨੂੰ ਪੂਰੀ ਯੂਰਪ ਦੇ ਉਰਾਲ ਦੇ ਮੈਦਾਨਾਂ ਵਿੱਚ ਪਾਲਤੂ ਬਣਾਇਆ ਗਿਆ ਹੌਲੀ ਹੌਲੀ ਉਹ ਪੱਛਮੀ ਮੱਧ ਏਸ਼ੀਆ ਵਿੱਚ ਦੂਰ ਦੂਰ ਤੱਕ ਫੈਲ ਗਏ ਅਤੇ ਉੱਥੋਂ ਚੀਨ ਭਾਰਤ ਅਤੇ ਉੱਤਰੀ ਅਫਰੀਕਾ ਵਿੱਚ ਪਹੁੰਚਿਆ ਪਰ ਚੀਨ ਭਾਰਤ ਵਿੱਚ ਘੋੜਾ ਬੜੀ ਮੁਸ਼ਕਲ ਨਾਲ ਵਸ ਸਕਿਆ ਇੱਥੇ ਬਲਦਾਂ ਦੀਆਂ ਬਹੁਤ ਤੇਜ਼ ਨਸਲਾਂ ਕੱਢੀਆਂ ਗਈਆਂ ਬਲਦ ਇਥੋਂ ਦਾ ਸਿੰਧੂ ਘਾਟੀ ਵਿੱਚ ਹੜੱਪਾ ਸਭਿਅਤਾ ਦੇ ਲੋਕਾਂ ਦੇ ਸਹਾਇਕ ਤਿੰਨ ਪਸ਼ੂ ਸਨ ਜਿਹੜੀ ਸਾਡੇ ਹੜੱਪਾ ਤੇ ਮਹਿਮ ਜੋਦੜੋ ਦੀ ਸਭਿਅਤਾ ਦੀਆਂ ਮੋਹਰਾਂ ਦੇ ਉੱਤੇ ਵੀ ਜਿਹੜਾ ਉਹ ਬਲਦ ਦੀ ਖੁਜੜ ਪੜੀ ਨਹੀਂ ਜਾ ਰਹੀ ਨਾ ਉਹ ਖੁਦਾਈ ਉਹ ਗਾਇਲ ਹੀ ਅਦਰਸ਼ਮ ਜਿਨ ਕਹਿੰਦੇ ਨੇ ਤੋਂ ਤਿੰਨ ਪਸ਼ੂ ਦੋ ਇੱਥੇ ਸਾਡੇ ਜਿਹੜੇ ਉਹ ਬੜੇ ਸਹਾਇਕ ਸਨ ਜੇਬੂ ਜੇਬੂ ਕੀ ਹੈ ਜਿਹੜੀ ਆਪਣੀ ਬੰਨ ਵਾਲੀ ਜਾਂ ਟੁੱਟ ਵਾਲੀ ਕੀ ਹੈ ਨੇ ਗਾਂ ਬਾਹਰਲੇ ਮੁਲਕਾਂ ਦੀ ਗਾਂ ਵਿੱਚ ਨਹੀਂ ਹੋਏ ਹੁੰਦੀ ਪਰ ਸਾਡੀ ਗਾਂ ਦੇ ਹੁੰਦੀ ਹੈ ਤੇ ਦੂਜੀ ਜਿਹੜੀ ਅੱਜ ਵੀ ਭਾਰਤ ਵਿੱਚ ਆਮ ਹੈ ਮੱਝ ਅਤੇ ਛੋਟੇ ਸਿੰਘਾਂ ਵਾਲਾ ਬੈਲ ਸਾਡਾ ਬੈਲ ਜਿਹੜਾ ਤੇ ਤਿੰਨ ਚੀਜ਼ਾਂ ਘੋੜੇ ਤੇ ਗਾਂ ਮੱਝ ਆਦ ਵੱਡੇ ਪਸ਼ੂਆਂ ਨੂੰ ਪਾਲਤੂ ਬਣਾਏ ਜਾਣ ਦੀ ਸਭਿਅਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ ਦੂਜੇ ਜਾਨਵਰਾਂ ਤੋਂ ਜਿੱਥੇ ਮਨੁੱਖ ਨੂੰ ਮਾਸ, ਉਨ ਦੁੱਧ, ਖੱਲਾ ਮਿਲਦੀਆਂ ਸਨ ਉੱਥੇ ਘੋੜੇ ਤੇ ਬਲਦ ਨੇ ਮਨੁੱਖ ਜਾਤੀ ਨੂੰ ਇਸ ਦੇ ਨਾਲ ਨਾਲ ਸ਼ਕਤੀ ਵੀ ਦਿੱਤੀ ਤੇ ਅੱਜ ਵੀ ਆਪਣੇ ਜਿਹੜੇ ਟਰੈਕਟਰਾਂ ਦੇ ਹਾਰਸ ਪਾਵਰ ਜਾਂ ਖਰਚੀ ਜਾ ਕੇ ਜਿਹੜੀ ਵੀ ਇਹਨੇ ਹਾਰਸ ਪਾਵਰ ਘੋੜੇ ਦੀ ਸ਼ਕਤੀ ਦੇ ਨਾਲ ਹੀ ਜਾਣਿਆ ਜਾਂਦਾ ਹੈ ਉਹ ਲਾਦੂ ਜਾਨਵਰ ਅਤੇ ਆਵਾਜਾਈ ਦੇ ਸਾਧਨ ਬਣ ਗਏ ਘੋੜੇ ਅਤੇ ਬਲਦ ਨਾਲ ਹਲ ਵਾਇਆ ਗਿਆ ਜਿਨ੍ਹਾਂ ਕਬੀਲਿਆਂ ਨੇ ਸਭ ਤੋਂ ਪਹਿਲਾਂ ਘੋੜੇ ਨੂੰ ਪਾਲਤੂ ਬਣਾਇਆ ਉਹਨਾਂ ਲਈ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਣਾ ਸੰਭਵ ਹੋ ਗਿਆ ਇਸ ਤਰ੍ਹਾਂ ਸੈਨਿਕ ਦ੍ਰਿਸ਼ਟੀ ਤੋਂ ਉਹਨਾਂ ਨੂੰ ਦੂਸਰੇ ਕਬੀਲਿਆਂ ਤੋਂ ਭਾਰੀ ਸ਼੍ਰੇਸ਼ਟਤਾ ਮਿਲ ਗਈ ਅੱਜ ਵੀ ਆਪਣੇ ਜਦੋਂ ਬੰਦੇ ਕਹਿੰਦੇ ਨੇ ਵੀ ਇਹ ਆਪਾਂ ਉਹ ਕਿਉਂ ਆਨੇ ਆ ਵੀ ਆ ਰਹੀ ਨੇ ਇੱਥੇ ਆਏ ਉਧਰ ਗਏ ਵਗੈਰਾ ਉਹਦਾ ਕਾਰਨ ਇਹ ਸੀ ਕੋਈ ਸਾਡੇ ਪੂਰਵਜ ਸਨ ਜਿਹੜਾ ਜਿਨ੍ਹਾਂ ਨੇ ਘੋੜੇ ਨੂੰ ਕਾਲਾ ਤੇ ਫਿਰ ਉਹ ਸਾਰੀ ਦੁਨੀਆ ਦੇ ਵਿੱਚ ਫੈਲ ਸਕੇ ਤੇ ਪਹਿਲਾਂ ਰਹਿਣ ਵਾਲਿਆਂ ਨੂੰ ਭਜਾ ਸਕੇ ਘੋੜੇ ਨੂੰ ਪਾਲਤੂ ਬਣਾ ਕੇ ਆਰੀਏ ਜਿਹਨਾਂ ਨੂੰ ਭਾਰੋ ਪੀਏ ਕਿਉਂਕਿ ਭਾਰੋ ਪੀਏ ਨੇ ਮੈਂ ਕਹਿ ਕਹਿ ਜਾਂਦਾ ਕਿ ਇਹ ਉਸ ਜਗ੍ਹਾ ਦੇ ਵਿੱਚ ਰਹਿੰਦੇ ਸਨ ਜਿੱਥੇ ਯੂਰਪ ਵੀ ਨੇੜੇ ਸੀ ਤੇ ਆਪਣਾ ਭਾਰਤੀ ਮਹਾਂਦੀਪ ਜਿਹੜਾ ਇਹ ਵੀ ਨੇੜੇ ਸੀ ਪੱਛਮੀ ਯੂਰਪ ਤੋਂ ਭਾਰਤ ਤੱਕ ਦੇ ਵਿਸ਼ਾਲ ਭੂ-ਭਾਗ ਤੱਕ ਫੈਲ ਗਏ ਇਸ ਦਾ ਪ੍ਰਮਾਣ ਇਹ ਹੈ ਕਿ ਅੱਜ ਤੱਕ ਅੱਧੀ ਮਨੁੱਖ ਜਾਤੀ ਭਾਰੋਪੀਏ ਭਾਸ਼ਾ ਬੋਲਦੀ ਹੈ ਭਾਰਤੀ ਯੂਰਪੀ ਭਾਸ਼ਾ ਜਿਹੜੀ ਸੰਸਕ੍ਰਿਤ ਅੰਗਰੇਜ਼ੀ ਵਗੈਰਾ ਜਾਂ ਇਰਾਕ ਦੀ ਜਿਹੜੀ ਜਿਹਨੂੰ ਫਾਰਸੀ ਆਪਾਂ ਕਹਿੰਦੇ ਆ ਇਹ ਸਾਰੀਆਂ ਭਾਸ਼ਾ ਦਾ ਮੂਲ ਇੱਕੋ ਹੀ ਆ ਇਸ ਕਰਕੇ ਬਹੁਤ ਵਾਰੀ ਜਦੋਂ ਸ਼ਬਦ ਮਿਲਦੇ ਨੇ ਤੇ ਆਪਾਂ ਨੂੰ ਇਹ ਪਤਾ ਕਿਉਂਕਿ ਸਾਡੇ ਵੱਡੇ ਵਡੇਰੇ ਇੱਕੋ ਹੀ ਜਗ੍ਹਾ ਰਹਿੰਦੇ ਰਹੇ ਨੇ ਇਸ ਵਜ੍ਹਾ ਦੇ ਨਾਲ ਪਿਛਲੀਆਂ 4 ਸ਼ਤਾਬਦੀਆਂ ਦੇ ਦੌਰਾਨ ਵਿਸ਼ਵ ਦੇ ਰਾਜਨੀਤਿਕ ਇਤਿਹਾਸ ਦੀ ਘੋੜੇ ਤੋਂ ਬਿਨਾਂ ਕਲਪਨਾ ਹੀ ਕਰਨਾ ਕਠਿਨ ਹੈ ਘੋੜ ਚੜਿਆਂ ਦੀ ਸੈਨਾ ਲੈ ਕੇ ਅੱਗੇ ਵਧੇ ਕਬੀਲਿਆਂ ਦੇ ਦੁਆਰਾਂ ਥੱਲੇ ਮੈਸੋਪੋਟਾਮੀਆ ਤੇ ਮਿਸਰ ਦੇ ਖੇਤੀ ਪ੍ਰਧਾਨ ਰਾਜ ਢਹਿ ਢੇਰੀ ਹੋ ਗਏ ਰੱਥ ਪ੍ਰਤੀਨ ਪ੍ਰਾਚੀਨ ਯੁੱਗ ਦੇ ਸੈਨਿਕ ਬਣ ਗਏ ਪ੍ਰਾਚੀਨ ਮਿਸਰੀ ਹਿੱਤੀ ਜੁਨਾਨ ਅਤੇ ਹੋਰ ਰਾਜਾਂ ਦੇ ਸੈਨਿਕ ਰੱਥਾਂ ਤੇ ਸਵਾਰ ਹੋ ਕੇ ਲੜਦੇ ਸਨ ਸੰਦਰ ਮਹਾਨ ਦੀ ਪ੍ਰਮੁੱਖ ਜਿਹੜੀ ਪ੍ਰਹਾਰਕ ਸ਼ਕਤੀ ਸੀ ਉਹ ਵੀ ਉਹਦੀ ਜਿਹੜੀ ਘੋੜ ਸਵਾਰਾਂ ਦੀ ਫੌਜ ਹੀ ਸੀ ਪ੍ਰਤੱਖ ਤੌਰ ਤੇ ਲਗਭਗ 3000 ਸਾਲ ਪਹਿਲਾਂ ਕੁਝ ਜਨਗਣ ਨੇ ਜੀਵਨ ਨਿਰਵਾਹ ਦੇ ਤੌਰ ਤੇ ਇੱਕ ਖਾਸ ਰੂਪ ਦੇ ਕਿੱਤੇ ਦੇ ਨਾਲ ਕਮੱਕੜ ਪਸ਼ੂ ਪਾਲਣ ਅਪਣਾਇਆ ਵੀ ਪਸ਼ੂ ਵੀ ਪਾਲਦੇ ਉਸ ਤਰ੍ਹਾਂ ਫਿਰਦੇ ਅੱਗੇ ਅੱਗੇ ਅੱਗੇ ਇਹ ਖਾਨਾ ਬਦੋਸ਼ ਕਿਤੇ ਵੀ ਚੱਲਣ ਨੂੰ ਪਟ ਖੜੇ ਹੁੰਦੇ ਅਤੇ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਜਾਂਦੇ ਅਤੇ ਚਾਰੋਂ ਪਾਸਿਓਂ ਇਹ ਖਾਨਾ ਬਦੋਸ਼ਾ ਦੀਆਂ ਅਕਰਮਕ ਲਹਿਰਾਂ ਇੱਕ ਤੋਂ ਬਾਅਦ ਇੱਕ ਉੱਠਣ ਲੱਗੀਆਂ ਕਦੇ ਸ਼ੱਕ ਕਦੇ ਹੂਣ ਕਦੇ ਆਵਾਰ ਅਤੇ ਬਲਗਾਰ ਅਤੇ ਕਦੇ ਹੰਗੇਰੀਅਨ ਅਤੇ ਤੁਰਕ ਪੇਚੇ ਨਾਲ ਅਤੇ ਪੋਲੋ ਵਿੱਚ ਤੇ ਅਖੀਰ ਵਿੱਚ ਮਗੋਲ ਘੋੜਿਆਂ ਤੇ ਸਵਾਰ ਬੜੇ ਭਾਰੇ ਸ਼ਸਤਰਾਂ ਨਾਲ ਜਿਹੜੇ ਸੁਸਜਿਤ ਉਹਨਾਂ ਦੇ ਛੋਟੇ-ਛੋਟੇ ਦਲ ਛਪਾਈਆਂ ਦੇ ਵੱਡੇ-ਵੱਡੇ ਦਲਾਂ ਦਾ ਸਾਹਮਣਾ ਕਰਨ ਦੇ ਯੋਗ ਸਨ ਇਹਨਾਂ ਘੋੜ ਚੜਿਆਂ ਨੇ ਘੋੜਸਵਾਰਾਂ ਨੇ ਸਮੰਤਵਾਦ ਦੇ ਉਸ ਰੂਪ ਨੂੰ ਜਿਹੜਾ ਯੂਰਪ ਤੇ ਪੱਛਮੀ ਏਸ਼ੀਆ ਵਿੱਚ ਸੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਮੱਧ ਤੇ ਦੱਖਣੀ ਅਮਰੀਕਾ ਵਿੱਚ ਇੰਡੀਅਨ ਰਾਜਾਂ ਤੇ ਸਪੇਨੀਆਂ ਦੀ ਜਿੱਤ ਵੀ ਘੋੜਸਵਾਰਾਂ ਸੈਨਿਕਾਂ ਦੀ ਨਿਰਣਾਇਕ ਭੂਮਿਕਾ ਰਹੀ ਘੋੜੇ ਦੀ ਸ਼ੁੱਧ ਸੈਨਿਕ ਭੂਮਿਕਾ ਜਿੰਨੀ ਮਰਜ਼ੀ ਵੱਡੀ ਹੋਵੇ ਉਸ ਤੋਂ ਪ੍ਰਾਪਤ ਸੈਨਿਕ ਸ਼੍ਰੇਸ਼ਟਤਾ ਤਾਂ ਇਸ ਦੇ ਸਮਾਜਿਕ ਪ੍ਰਣਾਮ ਕਿੰਨੇ ਵੀ ਵਿਸ਼ਾਲ ਕਿਉਂ ਨਾ ਹੋਣ ਇਸ ਦੇ ਪਿੱਛੇ ਸਾਨੂੰ ਘੋੜੇ ਦੇ ਆਰਥਿਕ ਉਪਯੋਗ ਦੇ ਲਗਾਤਾਰ ਪਰਵਰਤਨ ਦੇ ਮਹੱਤਵ ਨੂੰ ਨਹੀਂ ਭੁੱਲਣਾ ਚਾਹੀਦਾ ਰੋਮ ਵਾਸੀਆਂ ਨੇ ਕੁਝ ਦੂਸਰੇ ਜਾਨਵਰਾਂ ਦੀ ਭੰਤੀ ਹੀ ਬੈਲ ਦੇ ਸਥਾਨ ਤੇ ਘੋੜੇ ਨੂੰ ਹਲ 'ਚ ਜੋੜਿਆ ਹਾਲਾਂਕਿ ਪਰੰਪਰਾ ਦੇ ਅਨੁਸਾਰ ਉਹ ਪੁਰਾਣੇ ਸਾਜ ਦਾ ਉਪਯੋਗ ਹੀ ਕਰਦੇ ਜਿਹੜਾ ਚੜ੍ਹਨ ਲਈ ਵਰਤਿਆ ਜਾਂਦਾ ਜਿਸ ਨਾਲ ਜੁਤਾਈ ਦੇ ਜਾਨਵਰ ਅਤੇ ਘੋੜੇ ਦੇ ਉਪਯੋਗ ਦੀ ਕਾਰਕਤਾ ਕਰਦੀ ਸੀ ਕਿਉਂਕਿ ਪਹਿਲਾਂ ਬੈਲ ਜੋੜਦੇ ਸੀ ਬੈਲ ਦੀ ਧੌਣ ਛੋਟੀ ਹੁੰਦੀ ਹੈ ਇਹਦੀ ਲੰਬੀ ਹੁੰਦੀ ਹੈ ਉੱਚਾ ਹੁੰਦਾ ਉਹ ਉਸੇ ਸਾਜ ਨੂੰ ਵਰਤਦੇ ਸੰਦਾਂ ਨੂੰ ਵਰਤਦੇ ਉਹਦੇ ਨਾਲ ਇਹਦੀ ਕਾਰਕਤਾ ਘਟਦੀ ਸੀ ਕਿਉਂਕਿ ਬੈਲ ਅਤੇ ਘੋੜੇ ਦੀ ਗਰਦਨ ਅੱਡੋ ਅੱਡ ਤਰ੍ਹਾਂ ਦੀ ਹੁੰਦੀ ਹੈ ਇਹਨਾਂ ਦੋ ਕੁਦਰਤੀ ਇੰਜਣਾਂ ਦੇ ਤਕਨੀਕੀ ਲੱਛਣ ਭਿੰਨ-ਭਿੰਨ ਸਨ ਦੂਰ-ਦੂਰ ਤੱਕ ਫੈਲੇ ਰੋਮਨ ਸਾਮਰਾਜ ਦੀਆਂ ਹੱਦਾਂ ਤੋਂ ਬਾਹਰ ਰਹਿ ਕੇ ਬਰਬਰ ਲੋਕਾਂ ਨੇ ਹਰ ਵਿੱਚ ਜੋਣ ਲਈ ਘੋੜੇ ਦੇ ਲਈ ਨਵਾਂ ਸਾਜ਼ ਬਣਾਇਆ ਇਹ ਵਾਸਤਵ ਵਿੱਚ ਇੱਕ ਜੁਗ ਪਲਟਾਉ ਖੋਜ ਸੀ ਸਾਰੇ ਯੂਰਪ ਵਿੱਚ ਇਸ ਦਾ ਪ੍ਰਸਾਰ ਹੋਇਆ ਇਸ ਨਾਲ ਖੇਤੀ ਵਿੱਚ ਮਿਹਨਤ ਦੀ ਉਤਪਾਦਕਤਾ ਵਿੱਚ ਬਹੁਤ ਹੀ ਵਾਧਾ ਹੋਇਆ ਇਸ ਦੇ ਨਾਲ ਹੀ ਹਾਲੀ ਤੋਂ ਕਿੱਤੀ ਮੰਗ ਕੀਤੀ ਜਾਣ ਲੱਗੀ ਕਿਹਾ ਜਾ ਸਕਦਾ ਕਿ ਉਸ ਦੀ ਕਰਤ ਹੁਣ ਅਧਿਕ ਬਹੁਤ ਹੋ ਗਈ ਉਸ ਯੁੱਗ ਦਾ ਦੀ ਪ੍ਰਮੁੱਖ ਸ਼ਕਤੀ ਦਾਸ ਸਨ ਗੁਲਾਮ ਸਨ ਅਤੇ ਆਪਣੀ ਕਿਰਤ ਦੇ ਪ੍ਰਮਾਣ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਤੇ ਸੁਦਾਸ ਸਵਾਮੀ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਇਹ ਕੰਮ ਨਹੀਂ ਸੀ ਸੌਂਪ ਸਕਦੇ ਕਿਉਂਕਿ ਘੋੜਾ ਮਹਿੰਗਾ ਸੀ ਉਸ ਸਮੇਂ ਦਾਸ ਸਸਤਾ ਇਸ ਕਰਕੇ ਉਹ ਬਹੁਤ ਵਾਰੀ ਦਾਸਾਂ ਤੋਂ ਹਲ ਖਜਾਉਣਾ ਜ਼ਿਆਦਾ ਪਹਿਲਾਂ ਸਮਝ ਪਰ ਜਿਹੜਾ ਘੋੜੇ ਨਾਲ ਜਿੰਨਾ ਵਾਇਆ ਜਾ ਸਕਦਾ ਜਿੰਨਾ ਉਤਪਾਦਨ ਹੋਇਆ ਉਹਦੇ ਲਈ ਉਹਨਾਂ ਨੂੰ ਜ਼ਰੂਰੀ ਹੋਇਆ ਕਿ ਇਸ ਦੇ ਵਿੱਚ ਇੱਕ ਤਬਦੀਲੀ ਕੋਈ ਹੋਵੇ ਇਹ ਐਵੇਂ ਨਹੀਂ ਕਿ ਇਸ ਸਮੇਂ ਦਾਸ ਦੀ ਕਿਰਤ ਦਾ ਸਤਾਨ ਜਿਹੜਾ ਉਹ ਕਿਸਾਨ ਦੀ ਸੁਤੰਤਰ ਕਿਸਾਨ ਹੈ ਵੀ ਕਰਤ ਨੇ ਲੈ ਲਿਆ ਤੇ ਦਾਸ ਪਰਖਾ ਦੀ ਥਾਂ ਜਿਹੜਾ ਸਮੰਤਵਾਦ ਆ ਗਿਆ ਗੁਲਾਮ ਦੀ ਗੁਲਾਮਦਾਰੀ ਯੁੱਗ ਦੀ ਜਗ੍ਹਾ ਜਿਹੜਾ ਸੀ ਉਹ ਸਮੰਤਵਾਦ ਆ ਗਿਆ ਨਿਰਸਰ ਦੇ ਇੱਥੇ ਚਰਚਾ ਕੇਵਲ ਇੱਕ ਇਹ ਕਾਰਕ ਵੀ ਹੈ ਜਿਸ ਨੇ ਸਮੰਤਵਾਦ ਦੇ ਸੰਕਰਮਣ ਨੂੰ ਨਿਰਧਾਰਤ ਕੀਤਾ ਇਹ ਕਾਰਕ ਇੱਕ ਮਾਤਰ ਨਹੀਂ ਸਿਰਫ ਆਪਾਂ ਇਹਨੂੰ ਨਾ ਕਾਰਨ ਸਮਝੀਏ ਇਹ ਕਾਰਕ ਕਾਰਨ ਹੈ ਜਿਹੜਾ ਦੂਜਾ ਕਾਫੀ ਮਹੱਤਵਪੂਰਨ ਕਾਰਨ ਸੀ ਉਹ ਵੀ ਦੂਜਾ ਗੁਲਾਮਾਂ ਦੀਆਂ ਬਗਾਵਤਾਂ ਜਿਨ੍ਹਾਂ ਨੇ ਗੁਲਾਮਦਾਰੀ ਨੂੰ ਜਰਜਰ ਕਰ ਦਿੱਤਾ ਉਹਦੇ ਨਾਲ ਬਾਹਰੋਂ ਬਰਬਰਾਂ ਦੇ ਹਮਲੇ ਇਹਨਾਂ ਚੀਜ਼ਾਂ ਨੇ ਲੇਕਿਨ ਇਹ ਸਾਰਥਕਤਾ ਨੇ ਵੀ ਇੱਕ ਬੜਾ ਮਹੱਤਵਪੂਰਨ ਜਿਹੜਾ ਰੋਲ ਅਦਾ ਕਰਿਆ ਅੱਜ ਦੇ ਮਿਸਰ ਵਾਸੀਆਂ ਨੂੰ ਇਹ ਜਾਣ ਕੇ ਈਰਖਾ ਹੋਵੇਗੀ ਕਿ 50 ਸ਼ਤਾਬਦੀ ਪਹਿਲਾਂ ਉਹਨਾਂ ਦੇ ਵੱਡ ਵਟੇਰਿਆਂ ਦੇ ਵਾੜਿਆਂ ਵਿੱਚ ਜਿਹੜੇ ਜਿਹੜੇ ਜਾਨਵਰ ਮਿਲਦੇ ਸਨ ਜੇ ਉਹਨਾਂ ਦੀ ਸੂਚੀ ਬਣਾਈ ਜਾਵੇ ਤਾਂ ਅੱਜ ਤੋਂ ਕਿਤੇ ਵੱਡੀ ਸੀ ਐਸੇ ਐਸੇ ਜਾਨਵਰ ਸੀ ਜਿਨ੍ਹਾਂ ਨੂੰ ਅਸੀਂ ਪਾਲਤੂ ਸਮਝੇ ਕਈ ਨਸਲਾਂ ਦੇ ਹਰਣ ਜੈਵਰਾ ਜਿਸ ਦੇ ਬਾਰੇ ਅੱਜ ਕਿਹਾ ਜਾਂਦਾ ਕਿ ਉਹਨੂੰ ਪਾਲਤੂ ਬਣਾਉਣਾ ਹੀ ਸੰਭਵ ਹੈ ਅਤੇ ਕਈ ਤਰ੍ਹਾਂ ਦੇ ਪੰਛੀ ਬਿੱਲੇ ਅਤੇ ਬਣ ਬਿੱਲੇ ਦੇ ਸ਼ੰਕਰ ਉਹਨਾਂ ਦੀਆਂ ਸ਼ੰਕਰ ਨਸਲਾਂ ਨੂੰ ਲੈ ਕੇ ਪ੍ਰਚੀਨ ਮਿਸਰ ਵਾਸੀ ਜਿਹੜੇ ਸ਼ਿਕਾਰ ਤੇ ਨਿਕਲਦੇ ਸਨ ਆਪਣੇ ਆਪਣੇ ਜਾਨਵਰਾਂ ਪਿਛਲੀ ਇੱਕ ਸ਼ਤਾਬਦੀ ਤੋਂ ਮਨੁੱਖ ਨੇ ਪਾਲਤੂ ਬਣਾਏ ਜਾਨਵਰ ਜਾਣ ਵਾਲੇ ਪਸ਼ੂਆਂ ਦਾ ਦਾਇਰਾ ਫਿਰ ਵਧਾਇਆ ਪਹਿਲਾਂ ਤੇ ਕਿਥਾਂ ਰੋਕੇ ਹੁਣ ਫਿਰ ਵਧਾਇਆ ਫਿਰ ਇਹਨਾਂ ਦਾ ਉਪਯੋਗ ਕਰਨ ਦਾ ਪ੍ਰਯੋਗ ਕਰੂਸ ਦੇ ਵਿੱਚ ਜਿਹੜਾ ਹੋਇਆ ਉਹਨਾਂ ਦਾ ਇੱਕ ਹੈ ਜਿਹੜਾ ਇਹ ਜਿਹੜਾ ਕਦੇ ਵੀ ਪਾਲਿਆ ਨਹੀਂ ਸੀ ਜਾਂਦਾ ਪਾਲਤੂ ਨਹੀਂ ਉਹਨੂੰ ਉਹਨਾਂ ਨੇ ਪਾਲਤੂ ਬਣਾਇਆ ਪਿਛਲੇ ਸਮੇਂ ਤੱਕ ਦੱਖਣੀ ਅਫਰੀਕਾ ਵਿੱਚ ਸ਼ਤਰਮੁਰਗ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਂਦਰਾਂ ਨੂੰ ਪਾਲਤੂ ਬਣਾਉਣ ਦੀ ਦਿਸ਼ਾ ਵਿੱਚ ਵੀ ਕਾਫੀ ਕੰਮ ਹੋਇਆ ਹੈ ਤੇ ਸਾਡੇ ਫਿਰ ਦੁਬਾਰਾ ਜਿਵੇਂ ਆਪਣੇ ਘੋੜਿਆਂ ਦਾ ਹੋਰਾਂ ਚੀਜ਼ਾਂ ਦਾ ਜਾ ਰਿਹਾ ਸੀਗਾ ਸ਼ੌਕ ਇਹਨੂੰ ਫਿਰ ਲੋਕਾਂ ਨੇ ਕੋ ਸੰਭਲਣ ਦੀ ਕੋਸ਼ਿਸ਼ ਕਰੀ ਹੈ ਸ਼ਹਿਰੀਕਰਨ ਨੇ ਇਹਨੂੰ ਪਹਿਲਾਂ ਬਹੁਤ ਢਾਲ ਆਈ ਸੀ ਸਾਰੇ ਆਪਣੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਉਦਯੋਗਿਕ ਕ੍ਰਾਂਤੀਆਂ ਨੇ ਸਾਰੇ ਦੇਸ਼ਾਂ ਦੇ ਵਿੱਚ ਵਿਦੇਸ਼ ਦੇ ਵਿੱਚ ਵੀ ਵੇਖਿਆ ਉਹਨਾਂ ਨੇ ਫਿਰ ਦੁਬਾਰਾ ਇਹ ਹੱਦਾਂ ਬਣਾਈਆਂ ਨੇ ਵੀ ਇੰਨੀ ਨਹੀਂ ਵੱਟ ਚੌੜੀ ਖੇਤਾਂ 'ਚ ਰੱਖੀ ਜਾਏ ਉਹਨੂੰ ਢਾਇਆ ਨਾ ਜਾਏ ਤਾਂ ਕਿ ਫਿਰ ਲੋਂਗੜੀਆਂ ਖਰਗੋਸ਼ ਹੋਰ ਜਿਹੜਾ ਉਹਨਾਂ ਉਹ ਉਹ ਰਹਿ ਸਕਣ ਤੇ ਉਹਨਾਂ 'ਚ ਕਾਫੀ ਵਾਧਾ ਵੀ ਪਿਛਲੇ ਸਮੇਂ 'ਚ ਹੋਇਆ ਹਰਦਾਰ ਜਾਨਵਰਾਂ ਨੂੰ ਪਾਲਤੂ ਬਣਾਉਣ ਦੇ ਬੜੇ ਚੰਗੇ ਪ੍ਰਯੋਗ ਸਾਇਬੇਰੀਆ ਵਿੱਚ ਹੋ ਰਹੇ ਹਨ ਔਰ ਇਹਦੇ ਤੋਂ ਬੜੀ ਬੜੇ ਵਿਗਿਆਨਕ ਨਤੀਜੇ ਨਿਕਲੇ ਨੇ ਇਸ ਗੱਲ ਤੋਂ ਵੀ ਮਨੁੱਖ ਆ ਜਿਹੜੇ ਅੱਜ ਰੂਪ ਮਿਲਦੇ ਨੇ ਕਿਸ ਤਰ੍ਹਾਂ ਪਹਿਲੇ ਰੂਪਾਂ ਤੋਂ ਬਦਲੇ ਨੇ ਉੱਥੇ ਇੱਕ ਰੁਪੈਲੀ ਕਾਲੀਆਂ ਲੂੰਬੜੀਆਂ ਨੇ ਲੂੰਬੜੀ ਨੂੰ ਜਿਹੜਾ ਨਾ ਪਾਲਣਾ ਬਹੁਤ ਔਖਾ ਕਰੇ ਪਾਲਿਆ ਨਹੀਂ ਗਿਆ ਅਜੇ ਤੱਕ ਵੀ ਉਹ ਜੰਗਲੀ ਜਾਨਵਰ ਹੈ ਪਿੰਜਰਿਆਂ ਵਿੱਚ ਪਾਲੀਆਂ ਜਾ ਰਹੀਆਂ ਨੇ ਇਹਨਾਂ ਹਿੰਸਕ ਜੰਤੂਆਂ ਤੋਂ ਮਨੁੱਖ ਪ੍ਰਤੀ ਕਿਸੇ ਪ੍ਰਕਾਰ ਦੇ ਪ੍ਰੇਮ ਦੀ ਆਸ਼ਾ ਨਹੀਂ ਸੀ ਕੀਤੀ ਜਾ ਸਕਦੀ ਤਾਂ ਵੀ ਵਿਗਿਆਨੀਆਂ ਨੇ ਵੇਖਿਆ ਕਿ ਕੁਝ ਲੂੰਬੜੀਆਂ ਜਿਹੜੀਆਂ ਨਾ ਉਹ ਮਨੁੱਖ ਪ੍ਰਤੀ ਸਹਿਨਸ਼ੀਲ ਜਿਹੜੀਆਂ ਸਹਿਨਸ਼ੀਲ ਨੇ ਉਹਨਾਂ ਨੂੰ ਉਹਨਾਂ ਨੇ ਫੜਿਆ ਤੇ ਉਹਨਾਂ ਦਾ ਜਿਹੜਾ ਉਹ ਜਦ ਨਸਲ ਕਸ਼ੀ ਕੀਤੀ ਗਈ ਬਹੁਤ ਲੰਮੇ ਸਮੇਂ ਤੱਕ ਕਰਨ ਤੋਂ ਉਹਨਾਂ ਨੂੰ ਇਸ ਦੀ ਪ੍ਰੇਰਣਾ ਇਹ ਮਿਲੀ ਕਿ ਜੇ ਬਗਿਆਰ ਤੇ ਸ਼ੇਰ ਨੂੰ ਵੀ ਫਾਲਤੂ ਬਣਾਇਆ ਜਾ ਸਕਦਾ ਤੇ ਇਹਨਾਂ ਨੂੰ ਕਿਉਂ ਨਹੀਂ ਜਦੋਂ ਉਹਨਾਂ ਨੂੰ ਬਾਰ-ਬਾਰ ਜਿਹੜੇ ਮਨੁੱਖ ਪ੍ਰਤੀ ਸਹਿਨਸ਼ੀਲ ਸਨੇਹ ਰੱਖਦੇ ਸਨ ਉਹਨਾਂ ਨੂੰ ਮਿਲਾਇਆ ਗਿਆ ਤੇ ਉਸ ਤੋਂ ਉਹ ਕੇਸ ਤੇ ਕਾਮਯਾਬ ਹੋਏ ਉਹਨਾਂ ਨੂੰ ਫਾਲਤੂ ਬਣਾਉਂਦੇ ਰਹੇ ਪੀੜ੍ਹੀਆਂ ਦੇ ਦੌਰਾਨ ਮਨੁੱਖ ਪ੍ਰੇਮੀ ਲੋਮੜੀਆਂ ਦੀਆਂ ਜਿਹਨੂੰ ਜੋੜੀਆਂ ਨੂੰ ਆਪਸ ਵਿੱਚ ਮਿਲਾਇਆ ਗਿਆ ਇਸ ਨਾਲ ਉਹਨਾਂ ਦਾ ਜਿਹੜਾ ਉਹ ਉਹ ਬਹੁਤ ਹੀ ਇਹਨਾਂ ਪ੍ਰਤੀ ਜਿਹੜੀਆਂ ਨੇ ਸਹਿਨਸ਼ੀਲ ਹੋ ਗਈਆਂ ਮਨੁੱਖ ਪ੍ਰਤੀ ਕੋਣ ਲੋਮੜੀ ਕੁਦਰਤ ਦੁਆਰਾ ਨਿਰਧਾਰਤ ਇਹ ਇਹਦੇ ਵਿੱਚ ਫਿਰ ਬਹੁਤ ਵੱਡੇ ਫਰਕ ਵੇਖੇ ਗਏ ਵੀ ਜਿਹੜੀਆਂ ਲੋਮੜੀਆਂ ਜੰਗਲਾਂ 'ਚ ਪਲਦੀਆਂ ਸੀ ਉਹ ਸਾਲ 'ਚ ਇੱਕ ਵਾਰੀ ਪ੍ਰਜਨਨ ਕਰਦੀਆਂ ਸਨ ਇਹਨਾਂ ਨੂੰ ਦੋ ਵਾਰੀ ਵੀ ਪ੍ਰਜਨਨ ਕਰਨ 'ਚ ਕਾਮਯਾਬ ਹੋਈਆਂ ਔਰ ਫਿਰ ਕੀ ਹੋਇਆ ਉਹਨਾਂ ਦੀ ਜਿਹੜੀ ਭੌਂਕਣ ਦੀ ਆਵਾਜ਼ ਹੈ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਬਦਲ ਕੇ ਕੁੱਤਿਆਂ ਵਰਗੀ ਬਦਲ ਗਈ ਭੌਂਕਣ ਦੀ ਹਾਂਜੀ ਇਹਦੇ ਨਾਲ ਔਰ ਇੱਥੋਂ ਤੱਕ ਹੋਇਆ ਕਿ ਉਹਨਾਂ ਦੀ ਜਿਹੜੀ ਪੂਛ ਹੈ ਜਿਹੜੀ ਸਦਾ ਲੋਂਬੜੀ ਦੀ ਪੂਛ ਐ ਡਿੱਗੀ ਰਹਿੰਦੀ ਹੈ ਉਹ ਪੂਛ ਬਿਲਕੁਲ ਛੱਲੇ 'ਚ ਤਬਦੀਲ ਹੋ ਗਈ ਕੁੱਤਿਆਂ ਤੋਂ ਬੜੇ ਮਤਲਬ ਉਹਨਾਂ ਨੇ ਹੈਰਾਨੀਜਨਕ ਵਿਗਿਆਨੀਆਂ ਨੂੰ ਜਿਹੜੇ ਇਹ ਇਹਦੇ ਵਿੱਚ ਨਿਕਲੇ ਸਿੱਟੇ ਜਿਹੜੀ ਉਹ ਪੂਛ ਦੀ ਲੰਬਾਈ ਘਟ ਗਈ ਤਾਂ ਛੱਲੇ ਬਣ ਕੇ ਲੰਬੀਆਂ ਨਹੀਂ ਰਹੀਆਂ ਉਹਨਾਂ ਦੀ ਖੱਲ ਤੇ ਜਿਹੜੇ ਸਫੈਦ ਸਫੈਦ ਰੋਏ ਤੇ ਲਾਲ ਰੰਗ ਦੇ ਰੋਏ ਜਿਵੇਂ ਆ ਗਾਈਆਂ ਦੇ ਵੀ ਚਿੱਟਾ ਦੀ ਗਾਈਆਂ ਦੇ ਹੁੰਦੇ ਹਨ ਇਸ ਤਰ੍ਹਾਂ ਦੇ ਤੇ ਘੋੜਿਆਂ ਵਰਗੇ ਆ ਗਏ ਗੱਲ ਸਾਰੀ ਇਹ ਹੈ ਕਿ ਜੀਵ ਜੰਤੂਆਂ ਵਿੱਚ ਭਾਂਤ ਭਾਂਤ ਦੇ ਅਨੇਕ ਲੱਛਣਾਂ ਦੇ ਪੂਰੇ ਸਮੂਹ ਕਿਸੇ ਇੱਕ ਹੀ ਤੰਤੂ ਹਾਰਮੋਨ ਕਿਰਿਆ ਤੰਤਰ ਦਾ ਕੰਮ ਹੈ ਇੱਥੇ ਪਤਾ ਲੱਗੇ ਕਿ ਕਿਸ ਤਰ੍ਹਾਂ ਕਿਸੇ ਇੱਕੋ ਕੋਸ਼ਿਕਾ ਤੋਂ ਜਿਹੜੇ ਇਹ ਚੀਜ਼ਾਂ ਜਨਮੀਆਂ ਨੇ ਅਲੱਗ-ਅਲੱਗ ਜਾਤੀਆਂ ਬਣੀਆਂ ਨੇ ਤੇ ਉਹਦੇ ਪ੍ਰਣਾਮ ਹੁੰਦੇ ਹਨ ਤੇ ਉਹ ਕੁੱਤੇ ਵਰਨਤ ਪ੍ਰਯੋਗਾਂ ਨਾਲ ਪਸ਼ੂ ਪੰਛੀਆਂ ਦੇ ਪਾਲਤੂ ਬਣਾਉਣ ਦੇ ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਸਪਸ਼ਟ ਹੋ ਰਹੀਆਂ ਨੇ ਔਰ ਇਹਦੇ ਤੋਂ ਅਸੀਂ ਇਹ ਵੀ ਸਿੱਟੇ ਕੱਢ ਸਕਦੇ ਹਾਂ ਕਿ ਵੀ ਜਦੋਂ ਆਪਾਂ ਅੱਜ ਵੀ ਡਿਸਕਵਰੀ ਚੈਨਲ ਦੇਖ ਰਹੇ ਹਾਂ ਜਿਹੜੀਆਂ ਅਫਰੀਕਾ ਦੀਆਂ ਜਾਂ ਜੰਗਲੀ ਗਾਈਆਂ ਮੱਝਾਂ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਸਿੰਗ ਨੇ ਇਸ ਤਰ੍ਹਾਂ ਲੰਬੇ ਜਾਂ ਮੱਥੇ ਬੜੇ ਚੌੜੇ ਉਹਨਾਂ ਦੀ ਸਪੀਡ ਕਿੰਨੀ ਜ਼ਿਆਦਾ ਬੱਚਿਆਂ ਨੂੰ ਕਿਸ ਤਰ੍ਹਾਂ ਵਿੱਚ ਰੱਖਦੀਆਂ ਨੇ ਕਿਉਂਕਿ ਉਹ ਜੰਗਲ ਦੇ ਪਰਪਜ ਲਈ ਹੀ ਤਿਆਰ ਹੋਈਆਂ ਨੇ ਔਰ ਜਿਹੜੀਆਂ ਸਾਡੀਆਂ ਪਾਲਤੂ ਮੱਝਾਂ ਨੇ ਖਾਸ ਕਰਕੇ ਆ ਸਾਰੇ ਏਰੀਆ ਨਹੀਂ ਇਹਨਾਂ ਦੇ ਕਿਸ ਤਰ੍ਹਾਂ ਹੈਰਾਨੀਜਨਕ ਢੰਗ ਨਾਲ ਸਿੰਘ ਛੋਟੇ ਹੋ ਗਏ ਇਥੋਂ ਤੱਕ ਕਿ ਛੱਲੇ ਬਣ ਲੱਗੇ ਜਿੱਥੇ ਉਹਨਾਂ ਨੂੰ ਕਿਤੇ ਖਤਰਾ ਨਹੀਂ ਰਿਹਾ ਉਹਨਾਂ ਤੋਂ ਅਸੀਂ ਇਹ ਸਹੀ ਨਤੀਜੇ ਇੱਧਰ ਕੱਢ ਸਕਦੇ ਹਾਂ ਵੀ ਇਸ ਤਰ੍ਹਾਂ ਔਰ ਇਹਦੇ 'ਚ ਵੀ ਹੁਣ ਜਦੋਂ ਮਨੁੱਖ ਇੱਕੋ ਹੀ ਨਸਲ ਤਿਆਰ ਕਰਨੀ ਹੁਣ ਜਿਵੇਂ ਆਪਣੇ ਇੱਕ ਖਾਸ ਇੱਕ ਮੁਰਾਈ ਕਰਨੀ ਉਹਦੇ ਤੇ ਕਰ ਰਿਹਾ ਜਾਂ ਘੋੜਿਆਂ 'ਚ ਜਿਵੇਂ ਉਹਨਾਂ ਨੇ ਕਿਹਾ ਕਿ ਕਿਤੇ ਨੁਕਰੇ ਪੈਦਾ ਕਰਨੇ ਉਹਨਾਂ ਨੇ ਉਹਦੇ ਮਰਮ ਨੂੰ ਜਾਣ ਕੇ ਕਿਸ ਤਰ੍ਹਾਂ ਇਹਦੇ ਚ ਕਾਮਯਾਬੀਆਂ ਹਾਸਲ ਕਰੀਆਂ ਨੇ ਅਤੇ ਇਸ ਖੇਤਰ ਵਿੱਚ ਵੀ ਵਿਆਪਕ ਸੁਭਾਵਨਾਵਾਂ ਦੇ ਦਵਾਰ ਖੁੱਲ ਰਹੇ ਨੇ ਇਸ ਵਿੱਚ ਸੰਦੇਹ ਨਹੀਂ ਕਿ ਪ੍ਰਥਵੀ ਤੇ ਪ੍ਰਥਵੀ ਤੇ ਸੰਕੜੇ ਨਹੀਂ ਤਾਂ ਕਈ ਜੇ ਜੀਵਨ ਜੋ ਪਾਲਤੂ ਬਣਾਉਣ ਦੇ ਯੋਗ ਹਨ ਸਾਡੇ ਵੱਡੇ ਵਡੇਰਿਆਂ ਨੇ ਇਸ ਦਿਸ਼ਾ ਵਿੱਚ ਕਾਫੀ ਕੰਮ ਕੀਤਾ ਪਰ ਫਿਰ ਸਾਰਾ ਫਿਰ ਵੀ ਸਾਰਾ ਕੁਝ ਨਹੀਂ ਕੀਤਾ ਕੁਝ ਹਜ਼ਾਰ ਸਾਲ ਪਹਿਲਾਂ ਜਾਨਵਰਾਂ ਨੂੰ ਪਾਲਤੂ ਬਣਾਉਣ ਦੇ ਖੇਤਰ ਵਿੱਚ ਹੋ ਰਹੇ ਚੌਮੁਖੀ ਤੇਜ਼ ਕੰਮ ਦਾ ਸਥਾਨ ਜਿਵੇਂ ਕਿ ਪਹਿਲੀਆਂ ਉਪਲਬਧੀਆਂ ਦੀ ਪੁਸ਼ਟੀ ਦੇ ਕੰਮ ਨੇ ਲਿਆ ਹੈ ਜੋ ਜੀਵ ਜੰਤੂ ਪਾਲਤੂ ਬਣਾਏ ਜਾ ਚੁੱਕੇ ਹਨ ਉਹਨਾਂ ਦੀਆਂ ਨਵੀਆਂ ਨਸਲਾਂ ਕੱਢੀਆਂ ਗਈਆਂ ਹਨ ਇਹ ਵਰਣ ਕੰਮ ਕਿਸੇ ਨਿਸ਼ਚਿਤ ਲੱਛਣਾਂ ਦੀ ਪ੍ਰਾਪਤੀ ਨੂੰ ਟੀਚਾ ਬਣਾ ਕੇ ਕੀਤਾ ਗਿਆ ਹੈ ਜਿਵੇਂ ਗਊਆਂ ਮੱਝਾਂ ਵਿੱਚ ਵੀ ਜ਼ਿਆਦਾ ਦੁੱਧ ਭੇਡਾਂ 'ਚ ਜ਼ਿਆਦਾ ਉੱਨ ਸੂਰਾਂ ਵਿੱਚ ਜ਼ਿਆਦਾ ਮਾਸ ਆੜ ਪਰੰਤੂ ਇਹ ਸਭ ਦੇ ਪਿੱਛੇ ਉਸ ਲੱਛਣ ਨੂੰ ਭੁਲਾ ਦਿੱਤਾ ਗਿਆ ਸਾਰੇ ਦੇ ਸਾਰੇ ਜਿਹੜੇ ਲੱਛਣ ਨੇ ਇਹ ਜਿਹੜੇ ਹੋਏ ਨੇ ਸਾਰੇ ਸਾਡੇ ਮੰਡੀ ਨਾਲ ਤੇ ਸਾਡੇ ਮਨਾਫੇ ਨਾਲ ਜੁੜੇ ਕਾਰ ਜਿਆਦਾ ਉਨ ਹੋਵੇ ਜਿਆਦਾ ਮਤਲਬ ਦੁੱਧ ਹੋਵੇ ਤਾਂ ਕਿ ਥੋੜੇ ਰੱਖੇ ਜਾ ਸਕਣ ਔਰ ਮੰਡੀ ਦੇ ਵਿੱਚ ਜਿਆਦਾ ਭੇਜਿਆ ਜਾ ਸਕੇ ਪਰ ਜਿਹੜਾ ਇਹਦੇ ਪਿੱਛੇ ਇੱਕ ਕਾਰਨ ਸੀ ਸਾਡੇ ਬਜ਼ੁਰਗਾਂ ਦਾ ਜਿਹੜਾ ਸਾਰਾ ਚੀਜ਼ ਹੈ ਉਹਨੂੰ ਭੁਲਾ ਦਿੱਤਾ ਗਿਆ ਜੋ ਆਰੰਭ ਵਿੱਚ ਪ੍ਰਮੁੱਖ ਸੀ ਉਹ ਕੀ ਸੀ ਮਨੁੱਖ ਨਾਲ ਸਨੇਹ ਪਿਆਰ ਜਾਂ ਘੱਟੋ ਘੱਟ ਮਨੁੱਖ ਨਾਲ ਸਹਿਣਸ਼ੀਲਤਾ ਪਸੰਦ ਇਹ ਚੀਜ਼ ਨੂੰ ਖੁਲਾ ਦਿੱਤਾ ਗਿਆ ਕਿ ਪਸ਼ੂ ਤੇ ਮਨੁੱਖ ਦਾ ਕਿਸ ਤਰ੍ਹਾਂ ਆਪਣਾ ਸਹਿ ਸੰਬੰਧ ਸੀ ਉਸ ਨੂੰ ਸਾਰੇ ਨੂੰ ਛੱਡ ਕੇ ਇੱਕੋ ਮਨਾਸੇ ਦੇ ਕਾਰਕ ਵੱਲ ਨੂੰ ਜਿਹੜਾ ਇਹਦਾ ਜਿਹੜਾ ਵਿਕਾਸ ਆਪਾਂ ਵੇਖਦੇ ਇਸ ਤਰ੍ਹਾਂ ਵੀ ਵੇਖਦੇ ਹਾਂ ਕਿ ਪਾਲ ਕਿ ਪਾਲਤੂ ਜਾਨਵਰ ਅਤੇ ਵਣ ਬਨਸਪਤੀਆਂ ਦੀ ਖੇਤੀ ਹੁੰਦੀ ਹੈ ਇਹ ਵੀ ਮਨੁੱਖੀ ਕਰਤ ਦਾ ਹੀ ਪ੍ਰਣਾਮ ਜਿਹੜੇ ਪਸ਼ੂ ਪਾਲਣ ਸਾਰਾ ਜਿਸ ਤਰ੍ਹਾਂ ਪਸ਼ੂਆਂ ਦੀਆਂ ਨਸਲਾਂ ਕੱਢਣੀਆਂ ਔਰ ਫਿਰ ਜੰਗਲੀ ਮਤਲਬ ਸਬਜ਼ੀਆਂ ਜੰਗਲੀ ਫਲਾਂ ਔਰ ਜੰਗਲੀ ਅਨਾਜਾਂ ਨੂੰ ਕਿਵੇਂ ਅੱਜ ਦੇ ਆਧੁਨਿਕ ਜਿਹੜਾ ਉਹ ਵਧੀਆ ਤੋਂ ਵਧੀਆ ਨਸਲਾਂ ਦੇ ਨੇ ਚੰਗੇ ਝਾੜ ਦੇਣ ਵਾਲੀਆਂ ਚੰਗੇ ਦੇ ਵਿੱਚ ਬਦਲਣਾ ਇਹ ਸਾਰੇ ਦਾ ਸਾਰਾ ਮਨੁੱਖੀ ਕਿਰਤ ਦਾ ਹੀ ਸਿੱਟਾ ਹੈ ਕਿਸੇ ਕਰਤਾਰੀ ਸ਼ਕਤੀ ਔਰ ਕਿਸੇ ਬਾਪੇ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਤਾਂ ਮਾਰਕਸ ਦੇ ਸ਼ਬਦਾਂ ਵਿੱਚ ਆਪਾਂ ਇਹ ਕਹਿ ਸਕਦੇ ਨਾ ਕੇਵਲ ਪਿਛਲੇ ਹਾਲ ਦੀ ਕਿਰਤ ਦਾ ਪ੍ਰਣਾਮ ਹੈ ਇਹ ਬਲਕਿ ਆਪਣੇ ਵਰਤਮਾਨ ਰੂਪ ਵਿੱਚ ਉਹਨਾਂ ਪਰਵਰਤਨਾਂ ਦਾ ਵੀ ਪ੍ਰਣਾਮ ਹੈ ਜੋ ਅਨੇਕ ਪੀੜ੍ਹੀਆਂ ਤੱਕ ਮਨੁੱਖ ਦੇ ਨਿਯੰਤਰਣ ਵਿੱਚ ਅਤੇ ਮਨੁੱਖੀ ਕਿਰਤ ਦੇ ਮਾਧਵ ਰਾਹੀਂ ਕੀਤੇ ਜਾਂਦੇ ਰਹੇ ਹੋਏ ਕਰਕੇ ਮਤਲਬ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਮਨੁੱਖੀ ਕਿਰਤ ਨੇ ਜਿੱਥੇ ਮਨੁੱਖ ਨੂੰ ਬਣਾਇਆ ਉੱਥੇ ਨਾਲ ਨਾਲ ਸੱਭਿਆਚਾਰ ਨੂੰ ਬਣਾਇਆ ਉੱਥੇ ਉਹਨੇ ਮਨੁੱਖ ਦੀ ਵੀ ਰਚਨਾ ਕੀਤੀ ਇਹ ਜਿਹੜਾ ਸਾਡਾ ਅੱਜ ਦੇ ਵਿਸ਼ੇ ਦਾ ਅਗਲੀ ਵਾਰ ਨੂੰ ਫਿਰ ਆਪਾਂ ਜਿਹੜਾ ਇਸ ਤੋਂ ਅਗਲਾ ਲਾਂਗੇ ਤਾਂ ਸਾਡਾ ਭੋਜਨ ਇਹ ਭੋਜਨ ਦੇ ਵਿੱਚ ਜਿਹੜੇ ਅਲੱਗ-ਅਲੱਗ ਪ੍ਰਕਾਰ ਆ ਉਹਦੇ ਉਹਦੇ ਵਿੱਚ ਜਿਹੜਾ ਸਾਡਾ ਸੱਭਿਆਚਾਰ ਆ ਉਸ ਨੂੰ ਲਵਾਂਗੇ ਧੰਨਵਾਦ